ਭਾਰਤ ਦੀਆਂ ਲੋਕ ਗਾਥਾਵਾਂ ਵਿੱਚ ਹੈ ਕਿ ਸੁਕਰਾਤ ਦੇ ਸ਼ਿਸ਼ਯ ਪਰੰਪਰਾ ਦੇ ਮਨੀਸ਼ੀ ਅਰਸਤੂ ਨੇ ਆਪਣੇ ਸ਼ਿਸ਼ਯ ਸਿਕੰਦਰ ਨੂੰ ਭਾਰਤ ਤੋਂ ਗੀਤਾ ਗਿਆਨੀ ਗੁਰੂ ਲੈ ਕੇ ਆਉਣ ਦਾ ਨਿਰਦੇਸ਼ ਦਿੱਤਾ ਸੀ ਗੀਤਾ ਦੇ ਹੀ ਇੱਕ ਈਸ਼ਵਰਵਾਦ ਨੂੰ ਵਿਸ਼ਵ ਦੀ ਅਲੱਗ-ਅਲੱਗ ਭਾਸ਼ਾਵਾਂ 'ਚ ਮੂਸਾ ਈਸਾ ਅਤੇ ਅਨੇਕ ਸੂਫੀ ਸੰਤਾਂ ਨੇ ਫੈਲਾਇਆ ਭਾਸ਼ਾ ਦਾ ਅੰਤਰ ਹੋਣ ਤੇ ਇਹ ਵੱਖ-ਵੱਖ ਪ੍ਰਤੀਤ ਹੁੰਦੇ ਹਨ ਪਰ ਸਿਧਾਂਤ ਗੀਤਾ ਦੇ ਹੀ ਹਨ ਅਤੇ ਗੀਤਾ ਮਾਨਵ ਮਾਤਰ ਦਾ ਅਤਰਕਯ ਕਰਮ ਸ਼ਾਸਤਰ ਹੈ ਗੀਤਾ ਦਾ ਆਸ਼ੇ ਯਥਾਰਥ ਗੀਤਾ ਦੇ ਰੂਪ ਚ ਪ੍ਰਸਤੁਤ ਕਰਕੇ ਸਵਾਮੀ ਸ਼੍ਰੀ ਅੜਗੜਾ ਨੰਦ ਜੀ ਮਹਾਰਾਜ ਨੇ ਮਾਨਵ ਮਾਤਰ ਨੂੰ ਇੱਕ ਅਮੁੱਲਿਆ ਨਿਧੀ ਦਿੱਤੀ ਹੈ ਜਿਸ ਦੀ ਰਿਕਾਰਡਿੰਗ ਭਗਤਾਂ ਦੇ ਯੋਗਦਾਨ ਨਾਲ ਸੰਭਵ ਹੋ ਪਾਈ ਹੈ ਸ਼੍ਰੀ ਪਰਮਾਤਮਨੇ ਨਮਹ ਯਥਾਰਥ ਗੀਤਾ ਸ਼੍ਰੀ ਮਦ ਭਗਵਦ ਗੀਤਾ ਆਰੰਭ 6ਵਾਂ ਅਧਿਆਇ ਸੰਸਾਰ ਵਿੱਚ ਧਰਮ ਦੇ ਨਾਮ ਤੇ ਰੀਤ ਰਿਵਾਜ ਪੂਜਾ ਵਿਧੀਆਂ ਸੰਪਰਦਾਇਆਂ ਦੀ ਅਧਿਕਤਾ ਹੋਣ ਤੇ ਕੁਰੀਤੀਆਂ ਨੂੰ ਦੂਰ ਕਰਕੇ ਇੱਕ ਈਸ਼ਵਰ ਦੀ ਸਥਾਪਨਾ ਅਤੇ ਉਸ ਦੀ ਪ੍ਰਾਪਤੀ ਦੀ ਪ੍ਰਕਿਰਿਆ ਨੂੰ ਪੱਕਾ ਕਰਨ ਲਈ ਕਿਸੇ ਮਹਾਪੁਰਸ਼ ਦਾ ਆਗਮਨ ਹੁੰਦਾ ਹੈ ਕਿਰਿਆਵਾਂ ਜਾਂ ਕਰਮਾਂ ਨੂੰ ਛੱਡ ਕੇ ਬੈਠ ਜਾਣ ਅਤੇ ਗਿਆਨੀ ਕਹਾਉਣ ਦਾ ਮਿੱਥਿਆ ਰਿਵਾਜ ਸ਼੍ਰੀ ਕ੍ਰਿਸ਼ਨ ਕਾਲ ਵਿੱਚ ਬੜਾ ਫੈਲਿਆ ਹੋਇਆ ਸੀ ਇਸ ਲਈ ਇਸ ਅਧਿਆਇ ਦੇ ਆਰੰਭ ਵਿੱਚ ਹੀ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਇਸ ਪ੍ਰਸ਼ਨ ਨੂੰ ਚੌਥੀ ਵਾਰ ਆਪ ਉਠਾਇਆ ਕਿ ਗਿਆਨ ਯੋਗ ਅਤੇ ਨਿਸ਼ਕਾਮ ਕਰਮ ਯੋਗ ਦੋਵਾਂ ਦੇ ਅਨੁਸਾਰ ਕਰਮ ਕਰਨਾ ਹੀ ਪਵੇਗਾ ਸ਼੍ਰੀ ਭਗਵਾਨ ਉਵਾਚ अनाश्रितः कर्मफलम् कार्यं कर्म करोति यः स सन्न्यासी च योगी च न निरग्निर्न चाक्रियः श्री कृष्ण महाराज बोले अर्जुन कर्म फल दे आश्रय तो रहित होके अर्थात कर्म ਕਰਦੇ ਸਮੇਂ ਕਿਸੇ ਪ੍ਰਕਾਰ ਦੀ ਕਾਮਨਾ ਨਾ ਰੱਖਦੇ ਹੋਏ ਜੋ ਕਾਰਮ ਕਰਮ ਕਰਨ ਯੋਗ ਪ੍ਰਕਿਰਿਆ ਵਿਸ਼ੇਸ਼ ਨੂੰ ਕਰਦਾ ਹੈ ਉਹੀ ਸੰਨਿਆਸੀ ਹੈ ਉਹੀ ਯੋਗੀ ਹੈ ਕੇਵਲ ਅਗਨੀ ਨੂੰ ਤਿਆਗਣ ਵਾਲਾ ਅਤੇ ਕੇਵਲ ਕਿਰਿਆ ਨੂੰ ਤਿਆਗਣ ਵਾਲਾ ਨਾ ਸੰਨਿਆਸੀ ਹੈ ਨਾ ਯੋਗੀ ਕਿਰਿਆਵਾਂ ਜਾਂ ਕਰਮ ਬਹੁਤ ਸਾਰੇ ਹਨ ਉਹਨਾਂ ਵਿੱਚੋਂ ਕਾਰਯਮ ਕਰਮ ਕਰਨ ਯੋਗ ਕਰਮ ਨਿਯਤ ਕਰਮ ਨਿਯਤ ਕੀਤਾ ਹੋਇਆ ਕੋਈ ਵਿਸ਼ੇਸ਼ ਕਰਮ ਹੈ ਉਹ ਹੈ ਯਗ ਦੀ ਪ੍ਰਕਿਰਿਆ ਜਿਸ ਦਾ ਸ਼ੁੱਧ ਅਰਥ ਹੈ ਆਰਾਧਨਾ ਜੋ ਆਰਾਧਿਆ ਦੇਵ ਵਿੱਚ ਪ੍ਰਵੇਸ਼ ਦਿਵਾ ਦੇਣ ਵਾਲੀ ਵਿਧੀ ਵਿਸ਼ੇਸ਼ ਹੈ ਉਸ ਨੂੰ ਕਾਰਜ ਰੂਪ ਦੇਣਾ ਕਰਮ ਹੈ ਜੋ ਉਸ ਨੂੰ ਕਰਦਾ ਹੈ ਉਹੀ ਸੰਨਿਆਸੀ ਹੈ ਉਹੀ ਯੋਗੀ ਹੈ ਸਿਰਫ ਅਗ ਨੂੰ ਤਿਆਗਣ ਵਾਲਾ ਕਿ ਅਸੀਂ ਅਗਨੀ ਨੂੰ ਨਹੀਂ ਛੋਂਦੇ ਜਾਂ ਕਰਮ ਤਿਆਗਣ ਵਾਲਾ ਕਿ ਮੇਰੇ ਲਈ ਕਰਮ ਹੈ ਹੀ ਨਹੀਂ ਮੈਂ ਤਾਂ ਆਤਮ ਗਿਆਨੀ ਹਾਂ ਸਿਰਫ ਐਸਾ ਕਹੇ ਅਤੇ ਕਰਮ ਆਰੰਭ ਹੀ ਨਾ ਕਰੇ ਕਰਨ ਯੋਗ ਕ੍ਰਿਆ ਵਿਸ਼ੇਸ਼ ਨਾ ਕਰੇ ਤਾਂ ਉਹ ਨਾ ਸੰਨਿਆਸੀ ਹੈ ਨਾ ਯੋਗੀ ਇਸੇ ਗੱਲ ਨੂੰ ਅੱਗੇ ਹੋਰ ਵੇਖੀਏ यं सन्न्यासमिति प्राहुः योगं तं विद्धि पाण्डव नह्यसन्न्यस्तसङ्कल्पो योगी भवति कश्चन ਅਰਜੁਨ ਜਿਸ ਨੂੰ ਸੰਨਿਆਸ ਉਚਰਿਤ ਕਰਦੇ ਹਨ ਉਸੇ ਨੂੰ ਤੂੰ ਯੋਗ ਜਾਣ ਕਿਉਂਕਿ ਸੰਕਲਪਾਂ ਦਾ ਤਿਆਗ ਕੀਤੇ ਬਿਨਾ ਕੋਈ ਵੀ ਪੁਰਸ਼ ਯੋਗੀ ਨਹੀਂ ਹੁੰਦਾ ਅਰਥਾਤ ਕਾਮਨਾਵਾਂ ਦਾ ਤਿਆਗ ਦੋਨਾਂ ਹੀ ਮਾਰਗੀਆਂ ਲਈ ਜ਼ਰੂਰੀ ਹੈ ਤਾਂ ਤੇ ਸਰਲ ਹੈ ਕਿ ਕਹਿ ਛੜੀਏ ਕਿ ਅਸੀਂ ਸੰਕਲਪ ਹੀ ਨਹੀਂ ਕਰਦੇ ਅਤੇ ਹੋ ਗਏ ਯੋਗੀ ਸੰਨਿਆਸੀ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਐਸਾ ਬਿਲਕੁਲ ਨਹੀਂ ਹੈ आरुरुक्षोर्मुनेर्योगम् कर्म कारणमुच्यते योगारूढस्य तस्यैव शमः कारणमुच्यते ਯੋਗ ਉੱਤੇ ਆਰੂੜ ਜਾਂ ਸਵਾਰ ਹੋਣ ਦੀ ਇੱਛਾ ਵਾਲੇ ਮਨਨਸ਼ੀਲ ਪੁਰਸ਼ ਲਈ ਯੋਗ ਦੀ ਪ੍ਰਾਪਤੀ ਵਿੱਚ ਕਰਮ ਕਰਨਾ ਹੀ ਕਾਰਨ ਹੈ ਅਤੇ ਯੋਗ ਅਨੁਸ਼ਠਾਨ ਨੂੰ ਪੂਰਾ ਕਰਦੇ ਕਰਦੇ ਜਦੋਂ ਉਹ ਪਰਿਣਾਮ ਦੇਣ ਦੀ ਅਵਸਥਾ ਵਿੱਚ ਆ ਜਾਂਦਾ ਹੈ ਤਾਂ ਉਸ ਯੋਗ ਅਰੂੜਤਾ ਵਿੱਚ ਸ਼ਮਹ ਕਾਰਣਮ ਉੱਚੇ ਸਾਰੇ ਸੰਕਲਪਾਂ ਦਾ ਅਭਾਵ ਕਾਰਨ ਹੈ ਇਸ ਤੋਂ ਪਹਿਲਾਂ ਸੰਕਲਪ ਪਿੰਡਾ ਹੀ ਨਹੀਂ ਛੱਡਦੇ ਅਤੇ यदा हिनेन्द्रियार्थेषु न कर्मस्वनुषज्यते सर्वसङ्कल्पसन्न्यासी योगारूढस्तदोच्यते ਜਿਸ ਅਵਸਥਾ ਵਿੱਚ ਪੁਰਸ਼ ਨਾ ਤਾਂ ਇੰਦਰੀਆਂ ਦੇ ਭੋਗਾਂ ਵਿੱਚ ਆਸਕਤ ਹੁੰਦਾ ਹੈ ਅਤੇ ਨਾ ਕਰਮਾਂ ਵਿੱਚ ਹੀ ਇੱਛਾ ਰੱਖਦਾ ਹੈ ਯੋਗ ਦੀ ਪਰਿਪਕਤ ਅਵਸਥਾ ਵਿੱਚ ਪਹੁੰਚ ਜਾਣ ਤੇ ਅੱਗੇ ਕਰਮ ਕਰਕੇ ਟੁੰਡੇ ਕਿਸ ਨੂੰ ਇਸ ਲਈ ਨਿਯਤ ਕਰਮ ਆਰਾਧਨਾ ਦੀ ਲੋੜ ਨਹੀਂ ਰਹਿ ਜਾਂਦੀ ਇਸ ਲਈ ਉਹ ਕਰਮਾਂ ਵਿੱਚ ਵੀ ਇੱਛਾ ਨਹੀਂ ਰੱਖਦਾ ਉਸ ਅਵਸਥਾ ਵਿੱਚ ਸਰਬ ਸੰਕਲਪ ਸੰਨਿਆਸੀ ਸਰਬ ਸੰਕਲਪਾਂ ਦਾ ਅਭਾਵ ਹੈ ਉਹੀ ਸੰਨਿਆਸੀ ਹੈ ਉਹੀ ਯੋਗ ਅਰੂੜਤਾ ਹੈ ਰਸਤੇ ਵਿੱਚ ਸੰਨਿਆਸ ਨਾਮ ਦੀ ਕੋਈ ਚੀਜ਼ ਨਹੀਂ ਹੈ ਇਸ ਯੋਗ ਅਰੂੜਤਾ ਦਾ ਲਾਭ ਕੀ ਹੈ उद्धरेदात्मनात्मानम् नात्मानमवसादये आत्मैव ह्यात्मनो बन्धु आत्मैव रिपुरात्मनः ਅਰਜੁਨ ਮਨੁੱਖ ਨੂੰ ਚਾਹੀਦਾ ਹੈ ਕਿ ਆਪਣੇ ਦੁਆਰਾ ਆਪਣਾ ਉद्धार ਕਰੇ ਆਪਣੇ ਆਤਮਾ ਨੂੰ ਅਧੋਗਤੀ ਵਿੱਚ ਨਾ ਪਹੁੰਚਾਏ ਕਿਉਂਕਿ ਇਹ ਜੀਵਾਤਮਾ ਆਪ ਹੀ ਆਪਣਾ ਮਿੱਤਰ ਵੀ ਹੈ ਅਤੇ ਇਹੋ ਆਪਣਾ ਵੈਰੀ ਵੀ ਹੈ ਇਹ ਵੈਰੀ ਕਦੋਂ ਹੁੰਦਾ ਹੈ ਅਤੇ ਮਿੱਤਰ ਕਦੋਂ ਇਸ ਤੇ ਕਹਿੰਦੇ ਹਨ बन्धुरात्मात्मनस्तस्य येनात्मैवात्मना जितः अनात्मनस्तु शत्रुत्वे वर्तेतात्मैव शत्रुवत् ਜਿਸ ਜੀਵਾਤਮਾ ਦੁਆਰਾ ਮਨ ਅਤੇ ਇੰਦਰੀਆਂ ਸਹਿਤ ਸਰੀਰ ਜਿੱਤਿਆ ਹੋਇਆ ਹੈ ਉਸ ਲਈ ਉਸੇ ਦਾ ਜੀਵਾਤਮਾ ਮਿੱਤਰ ਹੈ ਅਤੇ ਜਿਸ ਦੇ ਦੁਆਰਾ ਮਨ ਅਤੇ ਇੰਦਰੀਆਂ ਸਹਿਤ ਸਰੀਰ ਜਿੱਤਿਆ ਨਹੀਂ ਗਿਆ ਹੈ ਉਸ ਦੇ ਲਈ ਉਹ ਜੀਵਾਤਮਾ ਖੁਦ ਹੀ ਵੈਰ ਵਿੱਚ ਵਰਤਦਾ ਹੈ ਇਨ੍ਹਾਂ ਦੋ ਸ਼ਲੋਕਾਂ ਵਿੱਚ ਸ਼੍ਰੀ ਕ੍ਰਿਸ਼ਨ ਇੱਕੋ ਗੱਲ ਕਹਿੰਦੇ ਹਨ ਕਿ ਆਪਣੇ ਦੁਆਰਾ ਆਪਣੇ ਆਤਮਾ ਦਾ ਉਧਾਰ ਕਰੋ ਉਸ ਨੂੰ ਅਦੋਗਤੀ ਵਿੱਚ ਨਾ ਪਹੁੰਚਾਓ ਕਿਉਂਕਿ ਆਤਮਾ ਹੀ ਮਿੱਤਰ ਹੈ ਸ੍ਰਿਸ਼ਟੀ ਵਿੱਚ ਨਾ ਦੂਜਾ ਕੋਈ ਸ਼ਤਰੂ ਹੈ ਨਾ ਮਿੱਤਰ ਉਹ ਕਿਵੇਂ ਜਿਸ ਤੇ ਦੁਆਰਾ ਮਨ ਸਹਿਤ ਇੰਦਰੀਆਂ ਜਿੱਤੀਆਂ ਹੋਈਆਂ ਹਨ ਉਸ ਦੇ ਲਈ ਉਸੇ ਦਾ ਆਤਮਾ ਮਿੱਤਰ ਬਣ ਕੇ ਮਿੱਤਰਤਾ ਵਿੱਚ ਵਰਤਦਾ ਹੈ ਪਰਮ ਕਲਿਆਣ ਕਰਨ ਵਾਲਾ ਹੁੰਦਾ ਹੈ ਅਤੇ ਜਿਸ ਤੇ ਦੁਆਰਾ ਮਨ ਸਹਿਤ ਇੰਦਰੀਆਂ ਨਹੀਂ ਜਿੱਤੀਆਂ ਗਈਆਂ ਉਸ ਦੇ ਲਈ ਉਸੇ ਦਾ ਆਤਮਾ ਸ਼ਤਰੂ ਬਣ ਕੇ ਸ਼ਤਰੂਤਾ ਵਿੱਚ ਵਰਤਦਾ ਹੈ ਨੀਚ ਯੋਨੀਆਂ ਅਤੇ ਸੰਕਟਾਂ ਵੱਲ ਲੈ ਜਾਂਦਾ ਹੈ ਅਕਸਰ ਲੋਕੀ ਕਹਿੰਦੇ ਹਨ ਮੈਂ ਤਾਂ ਆਤਮਾ ਹਾਂ ਗੀਤਾ ਵਿੱਚ ਲਿਖਿਆ ਹੈ ਨਾ ਇਸ ਨੂੰ ਸ਼ਸਤਰ ਕੱਟ ਸਕਦਾ ਹੈ ਨਾ ਅਗਨੀ ਜਲਾ ਸਕਦਾ ਹੈ ਨਾ ਵਾਯੂ ਸੁਕਾ ਸਕਦਾ ਹੈ ਇਹ ਨਿਤ ਹੈ ਅੰਮ੍ਰਿਤ ਸਵਰੂਪ ਹੈ ਨਾ ਬਦਲਣ ਵਾਲਾ ਹੈ ਸ਼ਾਸ਼ਵਤ ਹੈ ਅਤੇ ਉਹ ਆਤਮਾ ਮੇਰੇ ਵਿੱਚ ਹੀ ਹੈ ਉਹ ਗੀਤਾ ਦੀਆਂ ਇਹਨਾਂ ਪੰਕਤੀਆਂ ਤੇ ਧਿਆਨ ਨਹੀਂ ਦਿੰਦੇ ਕਿ ਆਤਮਾ ਅਦੋਗਤੀ ਨੂੰ ਵੀ ਜਾਂਦਾ ਹੈ ਆਤਮਾ ਦਾ ਉਧਾਰ ਵੀ ਹੁੰਦਾ ਹੈ ਜਿਸ ਦੇ ਲਈ ਕਾਰਮ ਕਰਮ ਕਰਨ ਯੋਗ ਪ੍ਰਕਿਰਿਆ ਦੱਸੀ ਗਈ ਹੈ ਹੁਣ ਅਨੁਕੂਲ ਆਤਮਾ ਦੇ ਲੱਛਣ ਵੇਖੀਏ जितात्मनः प्रशान्तस्य परमात्मा समाहितः शीतोष्णसुखदुःखेषु तथा मानापमानयो ਸਰਦੀ ਗਰਮੀ ਸੁਖ ਦੁੱਖ ਅਤੇ ਮਾਨ ਅਪਮਾਨ ਵਿੱਚ ਜਿਸ ਦੇ ਅੰਤःਕਰਨ ਦੀਆਂ ਬਿਰਤੀਆਂ ਭਲੀ ਭਾਂਤ ਸ਼ਾਂਤ ਹਨ ਐਸੇ ਸਵਾਧੀਨ ਆਤਮਾ ਵਾਲੇ ਪੁਰਸ਼ ਵਿੱਚ ਪਰਮਾਤਮਾ ਸਦਾ ਸਥਿਤ ਹੈ ਕਦੇ ਵੱਖ ਨਹੀਂ ਹੁੰਦਾ ਜੀਤ ਆਤਮਾ ਅਰਥਾਤ ਜਿਸ ਨੇ ਮਨ ਸਹਿਤ ਇੰਦਰੀਆਂ ਨੂੰ ਜਿੱਤ ਲਿਆ ਹੈ ਬ੍ਰਿਤੀ ਪਰਮ ਸ਼ਾਂਤੀ ਵਿੱਚ ਪ੍ਰਵਿਰਤ ਹੋ ਗਈ ਹੈ ਇਹ ਆਤਮਾ ਦੇ ਉद्धार ਦੀ ਅਵਸਥਾ ਹੈ ਅੱਗੇ ਕਹਿੰਦੇ ਹਨ ਗਿਆਨ ਵਿਗਿਆਨ ਤ੍ਰਿਪਤਾਤਮਾ ਕੂਟਸਥੋ ਵਿਜਿਤੇਂਦ੍ਰਿਯ युक्त इत्युच्यते योगी समलोष्टाश्मकाञ्चनः ਜਿਸ ਦਾ ਅੰਤःਕਰਨ ਗਿਆਨ ਵਿਗਿਆਨ ਨਾਲ ਤ੍ਰਿਪਤ ਹੈ ਜਿਸ ਦੀ ਸਥਿਤੀ ਅਚਲ ਸਥਿਰ ਵਿਕਾਰ ਰਹਿਤ ਹੈ ਜਿਸ ਨੇ ਇੰਦਰੀਆਂ ਨੂੰ ਵਿਸ਼ੇਸ਼ ਰੂਪ ਨਾਲ ਜਿੱਤ ਲਿਆ ਹੈ ਜਿਸ ਦੀ ਦ੍ਰਿਸ਼ਟੀ ਵਿੱਚ ਮਿੱਟੀ ਪੱਥਰ ਅਤੇ ਸੋਨਾ ਇੱਕ ਸਮਾਨ ਹੈ ਐਸਾ ਯੋਗੀ ਯੁਕਤ ਕਿਹਾ ਜਾਂਦਾ ਹੈ ਯੁਕਤ ਦਾ ਅਰਥ ਹੈ ਯੋਗ ਨਾਲ ਸੰਯੁਕਤ ਇਹ ਯੋਗ ਦੀ ਪਰਾਕਾਸ਼ਟਾ ਹੈ ਜਿਸ ਨੂੰ ਯੋਗੇਸ਼ਵਰ ਪੰਜਵੇਂ ਅਧਿਆਏ ਵਿੱਚ ਸ਼ਲੋਕ 7 ਤੋਂ 12 ਤੱਕ 10 ਆਏ ਹਨ ਪਰਮ ਤਤ ਪਰਮਾਤਮਾ ਦਾ ਸਾਖਿਆਤਕਾਰ ਅਤੇ ਉਸ ਦੇ ਨਾਲ ਹੋਣ ਵਾਲੀ ਜਾਣਕਾਰੀ ਗਿਆਨ ਹੈ ਰੱਤੀ ਪਰ ਵੀ ਇਸ਼ਟ ਤੋਂ ਦੂਰੀ ਹੈ ਜਾਣਨ ਦੀ ਇੱਛਾ ਬਾਕੀ ਹੈ ਤਦ ਤੱਕ ਉਹ ਅਗਿਆਨ ਹੈ ਉਹ ਪ੍ਰੇਰਕ ਕਿਵੇਂ ਸਰਬ ਵਿਆਪਤ ਹੈ ਕਿਵੇਂ ਪ੍ਰੇਰਣਾ ਦਿੰਦਾ ਹੈ ਕਿਵੇਂ ਅਨੇਕ ਆਤਮਾਵਾਂ ਦਾ ਇੱਕ ਸਾਥ ਮਾਰਗਦਰਸ਼ਨ ਕਰਦਾ ਹੈ ਕਿਵੇਂ ਉਹ ਭੂਤ ਭਵਿੱਖ ਅਤੇ ਵਰਤਮਾਨ ਦਾ ਗਿਆਤਾ ਹੈ ਉਸ ਪ੍ਰੇਰਕ ਇਸ਼ਟ ਦੀ ਕਾਰਜ ਪ੍ਰਣਾਲੀ ਦਾ ਗਿਆਨ ਹੀ ਵਿਗਿਆਨ ਹੈ ਜਿਸ ਦਿਨ ਤੋਂ ਹਿਰਦੇ ਵਿੱਚ ਇਸ਼ਟ ਦਾ ਆਗਮਨ ਹੁੰਦਾ ਹੈ ਉਸੇ ਦਿਨ ਤੋਂ ਉਹ ਨਿਰਦੇਸ਼ ਦੇਣ ਲੱਗਦਾ ਹੈ ਪਰ ਆਰੰਭ ਵਿੱਚ ਸਾਧਕ ਸਮਝ ਨਹੀਂ ਪਾਉਂਦਾ ਪਰਾਕਾਸ਼ਟਾ ਕਾਲ ਵਿੱਚ ਹੀ ਯੋਗੀ ਉਹਨਾਂ ਦੀ ਅੰਦਰੂਨੀ ਕਾਰਜ ਪ੍ਰਣਾਲੀ ਨੂੰ ਪੂਰਾ ਸਮਝ ਸਕਦਾ ਹੈ ਇਹੋ ਸਮਝ ਵਿਗਿਆਨ ਹੈ ਯੋਗ ਅਰੂੜ ਅਵਸਥਾ ਯੁਕਤ ਪੁਰਸ਼ ਦਾ ਅੰਤਕਰਨ ਗਿਆਨ ਵਿਗਿਆਨ ਨਾਲ ਤ੍ਰਿਪਤ ਰਹਿੰਦਾ ਹੈ ਇਸੇ ਤਰ੍ਹਾਂ ਯੋਗ ਯੁਕਤ ਪੁਰਸ਼ ਦੀ ਸਥਿਤੀ ਦਾ ਨਿਰੂਪਣ ਕਰਦੇ ਹੋਏ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਫਿਰ ਕਹਿੰਦੇ ਹਨ ਸੁਰਿੰ ਮਿਤਰਾਰਿ ਰਿਉਦਾਸੀਨ बन्धुषु साधुष्वपि च पापेषु समबुद्धिर्विशिष्यते ਪ੍ਰਾਪਤੀ ਦੇ ਬਾਅਦ ਮਹਾਪੁਰਸ਼ ਸਮਦਰਸ਼ੀ ਅਤੇ ਸਮਵਰਤੀ ਹੁੰਦਾ ਹੈ ਜਿਵੇਂ ਪਿਛਲੇ ਸ਼ਲੋਕ ਵਿੱਚ ਉਹਨਾਂ ਨੇ ਦੱਸਿਆ ਕਿ ਜੋ ਪੂਰਨ ਗਿਆਤਾ ਜਾਂ ਪੰਡਿਤ ਹੈ ਉਹ ਵਿਦਿਆ ਵਿਨੈ ਸੰਪੰਨ ਬ੍ਰਾਹਮਣ ਵਿੱਚ ਚੰਡਾਲ ਵਿੱਚ ਗਊ ਕੁੱਤੇ ਹਾਥੀ ਵਿੱਚ ਸਮਾਨ ਦ੍ਰਿਸ਼ਟੀ ਵਾਲਾ ਹੁੰਦਾ ਹੈ ਉਸੇ ਦਾ ਪੂਰਕ ਇਹ ਸ਼ਲੋਕ ਹੈ ਉਹ ਹਿਰਦੇ ਤੋਂ ਸਹਾਇਤਾ ਕਰਨ ਵਾਲੇ ਸੱਜਣ ਮਿੱਤਰ ਵੈਰੀ ਉਦਾਸੀਨ ਦੁਸ਼ੀ ਆਪਣੇ ਪਰਮਾਤਮਾ ਅਤੇ ਪਾਪੀਆਂ ਵਿੱਚ ਵੀ ਸਮਾਨ ਦ੍ਰਿਸ਼ਟੀ ਰੱਖਣ ਵਾਲਾ ਯੋਗ ਯੁਕਤ ਪੁਰਸ਼ অতি ਸ੍ਰੇਸ਼ਟ ਹੈ ਉਹ ਉਹਨਾਂ ਦੇ ਕੰਮਾਂ ਉੱਤੇ ਨਜ਼ਰ ਨਹੀਂ ਰੱਖਦਾ ਬਲਕਿ ਉਸ ਦੀ ਨਜ਼ਰ ਉਹਨਾਂ ਦੇ ਅੰਦਰ ਆਤਮਾ ਦੇ ਸੰਚਾਰ ਉੱਤੇ ਹੀ ਪੈਂਦੀ ਹੈ ਉਹਨਾਂ ਸਾਰਿਆਂ ਵਿੱਚ ਉਹ ਸਿਰਫ ਇਤਨਾ ਫਰਕ ਵੇਖਦਾ ਹੈ ਕਿ ਕੋਈ ਕੁਝ ਹੇਠਲੀ ਪੌੜੀ ਤੇ ਖੜਾ ਹੈ ਤਾਂ ਕੋਈ ਨਿਰਮਲਤਾ ਦੇ ਪਾਸ ਹੈ ਪਰ ਉਹ ਸਮਰੱਥਾ ਸਾਰਿਆਂ ਵਿੱਚ ਹੈ ਇਥੇ ਯੋਗ ਯੁਕਤ ਦੇ ਲੱਖਣ ਫੇਰ ਦੁਹਰਾਏ ਗਏ ਕੋਈ ਯੋਗ ਯੁਕਤ ਕਿਵੇਂ ਬਣਦਾ ਹੈ ਉਹ ਕਿਵੇਂ ਯੱਗ ਕਰਦਾ ਹੈ ਯੱਗ ਦਾ ਸਥਾਨ ਕੈਸਾ ਹੋਵੇ ਆਸਣ ਕੈਸਾ ਹੋਵੇ ਉਸ ਸਮੇਂ ਕਿਵੇਂ ਬੈਠਿਆ ਜਾਵੇ ਕਰਤਾ ਕਿਹੜੇ ਨਿਯਮਾਂ ਦਾ ਪਾਲਨ ਕਰੇ ਆਹਾਰ ਵਿਹਾਰ ਸੌਣ ਜਾਗਣ ਦਾ ਸੰਯਮ ਅਤੇ ਕਰਮ ਦਾ ਕਿਹੜਾ ਉਦਮ ਕਰੇ ਇਹਨਾਂ ਗੱਲਾਂ ਤੇ ਯੋਗੇਸ਼ਰ ਸ਼੍ਰੀ ਕ੍ਰਿਸ਼ਨ ਅਗਲੇ 5 ਸ਼ਲੋਕਾਂ ਵਿੱਚ ਪ੍ਰਕਾਸ਼ ਪਾਇਆ ਹੈ ਜਿਸ ਨਾਲ ਤੁਸੀਂ ਵੀ ਉਸ ਯੱਗ ਨੂੰ ਸੰਪੂਰਨ ਕਰ ਸਕੋ ਅਧਿਆਇ 3 ਵਿੱਚ ਉਹਨਾਂ ਨੇ ਯੱਗ ਦਾ ਨਾਮ ਲਿਆ ਅਤੇ ਦੱਸਿਆ ਕਿ ਯੱਗ ਦੀ ਪ੍ਰਕਿਰਿਆ ਹੀ ਉਹ ਨਿਯਤ ਕਰਮ ਹੈ ਅਧਿਆਇ 4 ਵਿੱਚ ਉਹਨਾਂ ਨੇ ਯੱਗ ਦਾ ਸਰੂਪ ਵਿਸਤਾਰ ਨਾਲ ਦੱਸਿਆ ਜਿਸ ਵਿੱਚ ਪ੍ਰਾਣ ਦਾ ਅਪਾਨ ਵਿੱਚ ਹਵਨ ਅਪਾਨ ਦਾ ਪ੍ਰਾਣ ਵਿੱਚ ਹਵਨ ਪ੍ਰਾਣ ਅਪਾਨ ਦੀ ਗਤੀ ਰੋਕ ਕੇ ਮਨ ਦਾ ਨਿਰੋਧ ਆਦਿ ਕੀਤਾ ਜਾਂਦਾ ਹੈ ਸਭ ਮਿਲ ਕੇ ਯਗ ਦਾ ਸਵਰੂਪ ਅਰਥ ਹੈ ਆਰਾਧਨਾ ਅਤੇ ਆਰਾਧ્ય ਦੇਵ ਤੱਕ ਦੀ ਦੂਰੀ ਤੈਅ ਕਰਾਉਣ ਵਾਲੀ ਪ੍ਰਕਿਰਿਆ ਜਿਸ ਦੇ ਬਾਰੇ ਪੰਜਵੇਂ ਅਧਿਆਏ ਵਿੱਚ ਵੀ ਦੱਸਿਆ ਪਰ ਉਸ ਦੇ ਲਈ ਆਸਨ ਸਥਾਨ ਕਰਨ ਦੀ ਵਿਧੀ ਆਦਿ ਦਾ ਚਿੱਤਰਣ ਬਾਕੀ ਸੀ ਉਸੇ ਉੱਤੇ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਇੱਥੇ ਪ੍ਰਕਾਸ਼ ਪਾਉਂਦੇ ਹਨ योगी युञ्जीत सततम् आत्मानं रहसि स्थितः एकाकीयत ਨਿਰਾਸ਼ੀਰ ਪਰਿਗ੍ਰਹ ਚਿੱਤ ਨੂੰ ਜਿੱਤਣ ਵਿੱਚ ਲੱਗਿਆ ਹੋਇਆ ਯੋਗੀ ਮਨ ਇੰਦਰੀਆਂ ਅਤੇ ਸਰੀਰ ਨੂੰ ਵਸ ਵਿੱਚ ਰੱਖ ਕੇ ਵਾਸਨਾਵਾਂ ਅਤੇ ਸੰਗ੍ਰਹਿ ਰਹਿਤ ਹੋ ਕੇ ਇਕਾਂਤ ਸਥਾਨ ਵਿੱਚ ਕੱਲਿਆਂ ਹੀ ਚਿੱਤ ਨੂੰ ਯੋਗ ਕਿਰਿਆ ਵਿੱਚ ਲਗਾਏ ਉਸ ਦੇ ਲਈ ਸਥਾਨ ਕੈਸਾ ਹੋਵੇ ਆਸਨ ਕੈਸਾ ਹੋਵੇ शुचौ देशे प्रतिष्ठाप्य स्थिरमासनमात्मनः नात्युच्छ्रितं नातिनीचम् चैलाजिनकुशोत्तरम् ਸ਼ੁੱਧ ਜ਼ਮੀਨ ਉੱਤੇ ਕੁਸ਼ ਅਰਥਾਤ ਕਾ ਮ੍ਰਿਗਸ਼ਾਲਾ ਵਸਤਰ ਜਾਂ ਕਿਸੇ ਕਿਸਮ ਦੀ ਚੀਜ਼ ਵਿਛਾ ਕੇ ਆਪਣੇ ਆਸਨ ਨੂੰ ਨਾ অতি ਉੱਚਾ ਨਾ ਨੀਵਾ ਸਥਿਰ ਸਥਾਪਿਤ ਕਰੇ ਸ਼ੁੱਧ ਭੂਮੀ ਜਾਂ ਜ਼ਮੀਨ ਦਾ ਮਤਲਬ ਹੈ ਉਸ ਨੂੰ ਝਾੜੂ ਆਦਿ ਨਾਲ ਸਾਫ਼ ਸੁਥਰਾ ਕਰਨਾ ਜ਼ਮੀਨ ਉੱਤੇ ਕੁਝ ਵਿਛਾ ਲੈਣਾ ਚਾਹੀਦਾ ਹੈ ਚਾਹੇ ਮ੍ਰਿਗਸ਼ਾਲਾ ਹੋਵੇ ਜਾਂ ਚਟਾਈ ਜਾਂ ਕੋਈ ਵੀ ਵਸਤਰ ਤਖਤ ਜੋ ਵੀ ਮਿਲ ਜਾਏ ਵਿਛਾ ਲੈਣਾ ਚਾਹੀਦਾ ਹੈ ਆਸਣ ਹਿੱਲਣ ਡੁੱਲਣ ਵਾਲਾ ਨਾ ਹੋਵੇ ਨਾ ਜ਼ਮੀਨ ਤੋਂ ਬਹੁਤ ਉੱਚਾ ਹੋਵੇ ਅਤੇ ਨਾ ਇੱਕਦਮ ਨੀਵਾ ਪੂਜੇ ਮਹਾਰਾਜ ਜੀ ਲਗਭਗ 5 ਇੰਚ ਉੱਚੇ ਆਸਣ ਉੱਤੇ ਬੈਠਦੇ ਸਨ ਇੱਕ ਵਾਰ ਭਗਤਾਂ ਨੇ ਲਗਭਗ 1 ਫੁੱਟ ਉੱਚਾ ਸੰਗਮਰਮਰ ਦਾ ਇੱਕ ਤਖਤ ਮੰਗਾ ਦਿੱਤਾ ਮਹਾਰਾਜ ਜੀ ਇੱਕ ਦਿਨ ਤਾਂ ਬੈਠੇ ਫਿਰ ਬੋਲੇ ਨਹੀਂ ਓਏ ਬਹੁਤ ਉੱਚਾ ਹੋ ਗਿਆ ਏ ਉੱਚਾ ਨਹੀਂ ਬੈਠਣਾ ਚਾਹੀਦਾ ਸਾਧੂ ਨੂੰ ਅਭਿਮਾਨ ਹੋ ਜਾਇਆ ਕਰਦਾ ਹੈ ਠੇਠ ਵੀ ਨਹੀਂ ਉਹ ਬੈਠਣਾ ਚਾਹੀਦਾ ਹੀਨਤਾ ਆਉਂਦੀ ਹੈ ਖੁਦ ਤੋਂ ਘ੍ਰਿਣਾ ਆਉਂਦੀ ਹੈ ਬਸ ਉਸ ਤਖਤ ਨੂੰ ਚਕਵਾਇਆ ਅਤੇ ਜੰਗਲ ਵਿੱਚ ਇੱਕ ਬਗੀਚਾ ਸੀ ਉੱਥੇ ਰਖਵਾ ਦਿੱਤਾ ਉੱਥੇ ਨਾ ਕਦੇ ਮਹਾਰਾਜ ਜੀ ਜਾਂਦੇ ਸਨ ਨਾ ਹੁਣ ਵੀ ਕੋਈ ਜਾਂਦਾ ਹੈ ਇਹ ਸੀ ਉਸ ਮਹਾਪੁਰਸ਼ ਦੀ ਕਿਰਿਆਤਮਕ ਸਿੱਖਿਆ ਇਸੇ ਤਰ੍ਹਾਂ ਸਾਧਕ ਲਈ ਵੀ ਬਹੁਤ ਉੱਚਾ ਆਸਨ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਭਜਨ ਪੂਰਾ ਬਾਦ ਨੂੰ ਹੋਵੇਗਾ ਅਹੰਕਾਰ ਪਹਿਲੇ ਚੜ ਬੈਠੇਗਾ ਇਸ ਦੇ ਬਾਅਦ तत्रैकाग्रं मनः कृत्वा यतचित्तेन्द्रियक्रियः उपविश्यासने युञ्जा योगमात्मविशुद्धये ਉਸ ਆਸਨ ਤੇ ਬੈਠ ਕੇ ਮਨ ਨੂੰ ਇਕਾਗਰ ਕਰਕੇ ਚਿੱਤ ਅਤੇ ਇੰਦਰੀਆਂ ਦੀਆਂ ਕਿਰਿਆਵਾਂ ਨੂੰ ਵਸ ਵਿੱਚ ਰੱਖਦੇ ਹੋਏ ਅੰਤੇਕਰਨ ਦੀ ਸ਼ੁੱਧੀ ਲਈ ਯੋਗ ਅਭਿਆਸ ਕਰੋ ਹੁਣ ਬਹਿਣ ਦਾ ਤਰੀਕਾ ਦੱਸਦੇ ਹਨ ਸਮੰਕਾਯ ਸ਼ਿਰੋ ਗ੍ਰੀਵੰ ਧਾਰਯੰਨ ਚਲੰ ਸਥਿਰਹ ਸੰਪ੍ਰੇਕਸ਼ਨਾਸਿਕਾਗ੍ਰੰ ਸੋਂ ਦਿਸ਼ਸ਼ਚਾਨਵਲੋਕਯੰ ਸਰੀਰ ਗਰਦਨ ਅਤੇ ਸਿਰ ਨੂੰ ਸਿੱਧਾ ਅਚਲ ਸਥਿਤ ਕਰਕੇ ਇਸ ਤਰ੍ਹਾਂ ਸਿੱਧੇ ਦ੍ਰਿੜ ਹੋ ਕੇ ਬੈਠ ਜਾਓ ਅਤੇ ਆਪਣੇ ਨੱਕ ਦੇ ਅਗਲੇ ਹਿੱਸੇ ਨੂੰ ਵੇਖ ਕੇ ਨੱਕ ਦੇ ਸਿਰ ਨੂੰ ਵੇਖਣ ਦਾ ਨਿਰਦੇਸ਼ ਨਹੀਂ ਹੈ ਬਲਕਿ ਸਿੱਧੇ ਬੈਠਣ ਤੇ ਨੱਕ ਦੀ ਸੇਧ ਵਿੱਚ ਜਿੱਥੇ ਨਜ਼ਰ ਪੈਂਦੀ ਹੈ ਉੱਥੇ ਹੀ ਟਿਕਾਓ ਸੱਜੇ ਖੱਬੇ ਵੇਖਣ ਦੀ ਚੰਚਲਤਾ ਨਾ ਰਹੇ ਹੋਰ ਦਿਸ਼ਾਵਾਂ ਨੂੰ ਨਾ ਵੇਖਦੇ ਹੋਏ ਸਥਿਰ ਹੋ ਕੇ ਬੈਠੋ ਅਤੇ प्रशान्तात्मा विगतभिः ब्रह्मचारिव्रते स्थितः मनः संयम्यमच्चित्तो युक्त आसीत मत्परः ਬ੍ਰਹਮਚਾਰਿਆ ਵਰਤ ਵਿੱਚ ਸਥਿਰ ਹੋ ਕੇ ਅਕਸਰ ਲੋਕੀ ਕਹਿੰਦੇ ਹਨ ਕਿ ਜਨਨ ਇੰਦਰੀ ਦਾ ਸੰਯਮ ਬ੍ਰਹਮਚਾਰੇ ਵਰਤ ਹੈ ਪਰ ਮਹਾਪੁਰਸ਼ਾਂ ਦੀ ਅਨੁਭੂਤੀ ਹੈ ਕਿ ਮਨ ਵਿੱਚ ਵਿਸ਼ਿਆਂ ਦਾ ਖਿਆਲ ਕਰਕੇ ਅੱਖਾਂ ਨਾਲ ਉਸ ਤਰ੍ਹਾਂ ਦੇ ਦ੍ਰਿਸ਼ ਵੇਖ ਕੇ ਤਵਚਾ ਨਾਲ ਛੋ ਕੇ ਕੰਨਾਂ ਨਾਲ ਕਾਮ ਉਤੇਜਕ ਸ਼ਬਦ ਸੁਣ ਕੇ ਜਨਨ ਇੰਦਰੀਆਂ ਦਾ ਸੰਯਮ ਸੰਭਵ ਨਹੀਂ ਹੈ ਬ੍ਰਹਮਚਾਰੀ ਦਾ ਅਸਲੀ ਅਰਥ ਹੈ ਬ੍ਰਹਮ ਆਚਰਤੀ ਸ ਬ੍ਰਹਮਚਾਰੀ ਬ੍ਰਹਮ ਦਾ ਆਚਰਣ ਕਰਨ ਵਾਲਾ ਬ੍ਰਹਮ ਦਾ ਆਚਰਣ ਹੈ ਨਿਯਤ ਕਰਮ ਯਗ ਦੀ ਪ੍ਰਕਿਰਿਆ ਜਿਸ ਨੂੰ ਕਰਨ ਵਾਲੇ ਯਾਂਤੀ ਬ੍ਰਹਮ ਸਨਾਤਨਮ ਸਨਾਤਨ ਬ੍ਰਹਮ ਵਿੱਚ ਪ੍ਰਵੇਸ਼ ਪਾ ਜਾਂਦੇ ਹਨ ਇਸ ਨੂੰ ਕਰਦੇ ਸਮੇਂ ਬਾਹਰ ਦੇ ਸਪਰਸ਼ ਮਨ ਅਤੇ ਸਾਰੀਆਂ ਇੰਦਰੀਆਂ ਦੇ ਸਪਰਸ਼ ਬਾਹਰ ਹੀ ਤਿਆਗ ਕੇ ਚਿੱਤ ਨੂੰ ਬ੍ਰਹਮ ਚਿੰਤਨ ਵਿੱਚ ਸਵਾਸ ਪ੍ਰਸਵਾਸ ਵਿੱਚ ਧਿਆਨ ਵਿੱਚ ਲਗਾਉਣਾ ਹੈ ਮਨ ਬ੍ਰਹਮ ਵਿੱਚ ਲੱਗਿਆ ਹੈ ਤਾਂ ਬਾਹਰੀ ਵਿਚਾਰ ਕੌਣ ਕਰੇ ਜੇ ਬਾਹਰੀ ਵਿਚਾਰ ਹੈ ਤਾਂ ਅਜੇ ਮਨ ਲੱਗਿਆ ਕਿੱਥੇ ਵਿਕਾਰ ਸਰੀਰ ਵਿੱਚ ਨਹੀਂ ਮਨ ਦੀਆਂ ਤਰੰਗਾਂ ਵਿੱਚ ਰਹਿੰਦੇ ਹਨ ਮਨ ਬ੍ਰਹਮ ਆਚਰਣ ਵਿੱਚ ਲੱਗਿਆ ਹੈ ਤਾਂ ਜਨਨ ਇੰਦਰੀਆਂ ਦਾ ਸੰਯਮ ਹੀ ਨਹੀਂ ਸਗੋਂ ਸਾਰੀਆਂ ਇੰਦਰੀਆਂ ਦਾ ਸੰਯਮ ਵੀ ਸੁਭਾਵਿਕ ਹੋ ਜਾਂਦਾ ਹੈ ਇਸ ਲਈ ਬ੍ਰਹਮ ਦੇ ਆਚਰਣ ਵਿੱਚ ਸਥਿਤ ਰਹਿ ਕੇ ਪੈ ਰਹੇ ਅਤੇ ਚੰਗੀ ਤਰ੍ਹਾਂ ਸ਼ਾਂਤ ਅੰਤੇ ਕਰਨ ਵਾਲਾ ਮਨ ਨੂੰ ਸੰਯਮਿਤ ਰੱਖਦੇ ਹੋਏ ਮੇਰੇ ਵਿੱਚ ਲੱਗੇ ਹੋਏ ਚਿੱਤ ਨਾਲ ਯੁਕਤ ਮੇਰੇ ਪ੍ਰਾਇਣ ਹੋ ਕੇ ਸਥਿਤ ਹੋਵੇ ਐਸਾ ਕਰਨ ਦਾ ਪਰਿਣਾਮ ਕੀ ਹੋਏਗਾ युञ्जन्नेवं सदात्मानम् योगी नियतमानसः शान्तिं निर्वाणपरमा मत्संस्थामधिगच्छति इस तरह अपने आप ਨੂੰ ਨਿਰੰਤਰ ਉਸੇ ਚਿੰਤਨ ਵਿੱਚ ਲਗਾਉਂਦੇ ਹੋਏ ਸੰਯਮਿਤ ਮਨ ਵਾਲਾ ਯੋਗੀ ਮੇਰੇ ਵਿੱਚ ਸਥਿਤੀ ਰੂਪੀ ਪਰਾਕਾਸ਼ਠਾ ਵਾਲੀ ਸ਼ਾਂਤੀ ਨੂੰ ਪ੍ਰਾਪਤ ਹੁੰਦਾ ਹੈ ਇਸ ਲਈ ਆਪਣੇ ਆਪ ਨੂੰ ਨਿਰੰਤਰ ਕਰਮ ਵਿੱਚ ਲਗਾਓ ਇੱਥੇ ਇਹ ਪ੍ਰਸ਼ਨ ਲਗਭਗ ਪੂਰਾ ਹੋ ਗਿਆ ਹੈ ਅਗਲੇ ਦੋ ਸ਼ਲੋਕਾਂ ਵਿੱਚ ਉਹ ਦੱਸਦੇ ਹਨ ਕਿ ਪਰਮ ਆਨੰਦ ਵਾਲੀ ਸ਼ਾਂਤੀ ਲਈ ਸਰੀਰਿਕ ਸੰਯਮ ਯੁਕਤ ਆਹਾਰ ਵਿਹਾਰ ਵੀ ਆਵਸ਼ਕ ਹੈ नात्यश्नतस्तु योगोऽस्ति न चैकान्तमनश्नतः न चातिस्वप्नशीलस्य जाग्रतो नैव चार्जुन ਅਰਜੁਨ ਇਹ ਯੋਗ ਨਾ ਤਾਂ ਜ਼ਿਆਦਾ ਖਾਣ ਵਾਲੇ ਦਾ ਸਿੱਧ ਹੁੰਦਾ ਹੈ ਅਤੇ ਨਾ ਹੀ ਬਿਲਕੁਲ ਨਾ ਖਾਣ ਵਾਲੇ ਦਾ ਨਾ ਜ਼ਿਆਦਾ ਸੌਣ ਵਾਲੇ ਦਾ ਅਤੇ ਨਾ ਹੀ ਜ਼ਿਆਦਾ ਜਾਗਣ ਵਾਲੇ ਦਾ ਸਿੱਧ ਹੁੰਦਾ ਹੈ ਤਾਂ ਕਿਸ ਦਾ ਸਿੱਧ ਹੁੰਦਾ ਹੈ युक्ताहारविहारस्य युक्तचेष्टस्य कर्मसु युक्तस्वप्नावबोधस्य योगो भवति दुःखः ਦੁੱਖਾਂ ਦਾ ਨਾਸ਼ ਕਰਨ ਵਾਲਾ ਇਹ ਯੋਗ ਉਚਿਤ ਆਹਾਰ ਵਿਹਾਰ ਕਰਮਾਂ ਵਿੱਚ ਉਚਿਤ ਉਦਮ ਅਤੇ ਸੰਤੁਲਿਤ ਸ਼ੈਨ ਜਾਗਰਣ ਕਰਨ ਵਾਲੇ ਦਾ ਹੀ ਪੂਰਾ ਹੁੰਦਾ ਹੈ ਜ਼ਿਆਦਾ ਭੋਜਨ ਕਰਨ ਨਾਲ ਆਲਸ ਨੀਂਦ ਅਤੇ ਗਫਲਤ ਘੇਰਣਗੇ ਤਾਂ ਸਾਧਨਾ ਨਹੀਂ ਹੋਏਗੀ ਭੋਜਨ ਛੱਡ ਦੇਣ ਨਾਲ ਇੰਦਰੀਆਂ ਦੁਰਬਲ ਹੋ ਜਾਣਗੀਆਂ ਅਚਲ ਸਥਿਰ ਬੈਠਣ ਦੀ ਸਮਰੱਥਾ ਨਹੀਂ ਰਹੇਗੀ ਪੂਜੇ ਮਹਾਰਾਜ ਜੀ ਕਹਿੰਦੇ ਸਨ ਕਿ ਖੁਰਾਕ ਤੋਂ ਡੇਢ ਦੋ ਰੋਟੀ ਘੱਟ ਖਾਣੀਆਂ ਚਾਹੀਦੀਆਂ ਹਨ ਵਿਹਾਰ ਅਰਥਾਤ ਸਾਧਨਾ ਦੇ ਅਨੁਕੂਲ ਰਹਿਣੀ ਬੈਣੀ ਕੁਝ ਮਿਹਨਤ ਵੀ ਕਰਦੇ ਰਹਿਣਾ ਚਾਹੀਦਾ ਹੈ ਕੋਈ ਕੰਮ ਢੂੰਡ ਲੈਣਾ ਚਾਹੀਦਾ ਹੈ ਨਹੀਂ ਤਾਂ ਖੂਨ ਦਾ ਦੌਰਾ ਢਿੱਲਾ ਪੈ ਜਾਵੇਗਾ ਰੋਗ ਘੇਰ ਲੈਣਗੇ ਸੌਣ ਅਤੇ ਜਾਗਣ ਆਹਾਰ ਅਤੇ ਅਭਿਆਸ ਨਾਲ ਆਯੂ ਵੱਧਦੀ ਘਟਦੀ ਹੈ ਮਹਾਰਾਜ ਜੀ ਕਿਹਾ ਕਰਦੇ ਸਨ ਯੋਗੀ ਨੂੰ 4 ਘੰਟੇ ਸੌਣਾ ਚਾਹੀਦਾ ਹੈ ਅਤੇ ਨਿਰੰਤਰ ਚਿੰਤਨ ਵਿੱਚ ਲੱਗੇ ਰਹਿਣਾ ਚਾਹੀਦਾ ਹੈ ਹੱਠ ਕਰਕੇ ਨਾ ਸੌਣ ਵਾਲੇ ਛੇਤੀ ਹੀ ਪਾਗਲ ਹੋ ਜਾਂਦੇ ਹਨ ਕਰਮਾਂ ਵਿੱਚ ਉਚਿਤ ਉਦਮ ਵੀ ਹੋਵੇ ਅਰਥਾਤ ਨਿਯਤ ਕਰਮ ਆਰਾਧਨਾ ਦੇ ਅਨੁਰੂਪ ਨਿਰੰਤਰ ਯਤਨਸ਼ੀਲ ਰਹੇ ਬਾਹਰੀ ਵਿਸ਼ਿਆਂ ਦਾ ਖਿਆਲ ਨਾ ਕਰਕੇ ਸਦਾ ਉਸੇ ਵਿੱਚ ਲੱਗੇ ਰਹਿਣ ਵਾਲੇ ਦਾ ਹੀ ਯੋਗ ਸਿੱਧ ਹੁੰਦਾ ਹੈ ਇਸ ਦੇ ਨਾਲ ਹੀ ਯਦਾ ਵਿਨਿਯਤੰ ਚਿੱਤੰ ਆਤਮਨ੍ਯੇਵਾਵਤਿਸ਼ਠਤੇ निःस्पृहः सर्वकामेभ्यो युक्त इत्युच्यते तदा ਇਸ ਤਰ੍ਹਾਂ ਯੋਗ ਦੇ ਅਭਿਆਸ ਨਾਲ ਵਸ ਕੀਤਾ ਹੋਇਆ ਚਿੱਤ ਜਿਸ ਸਮੇਂ ਪਰਮਾਤਮਾ ਵਿੱਚ ਚੰਗੀ ਤਰ੍ਹਾਂ ਸਥਿਤ ਹੋ ਜਾਂਦਾ ਹੈ ਲੀਨ ਹੋ ਜਾਂਦਾ ਹੈ ਉਸੇ ਸਮੇਂ ਸਾਰੀਆਂ ਕਾਮਨਾਵਾਂ ਤੋਂ ਰਹਿਤ ਹੋਇਆ ਪੁਰਸ਼ ਯੋਗ ਯੁਕਤ ਕਿਹਾ ਜਾਂਦਾ ਹੈ ਹੁਣ ਵਿਸ਼ੇਸ਼ ਜਿੱਤੇ ਹੋਏ ਚਿੱਤ ਦੇ ਲੱਖਣ ਕੀ ਹਨ यथा दीपो निवातस्थो नेङ्गते सोपमा स्मृता योगिनो यतचित्तस्य युञ्जतो योगमात्मनः ਜਿਸ ਤਰ੍ਹਾਂ ਹਵਾ ਰਹਿਤ ਥਾਂ ਵਿੱਚ ਰੱਖਿਆ ਹੋਇਆ ਦੀਵਾ ਚੰਚਲ ਨਹੀਂ ਹੁੰਦਾ ਲਾਟ ਸਿੱਧੀ ਉੱਪਰ ਜਾਂਦੀ ਹੈ ਉਸ ਵਿੱਚ ਕੰਪਨ ਨਹੀਂ ਹੁੰਦਾ ਇਹੋ ਉਪਮਾ ਪਰਮਾਤਮਾ ਦੇ ਧਿਆਨ ਵਿੱਚ ਲੱਗੇ ਹੋਏ ਯੋਗੀ ਦੇ ਜਿੱਤੇ ਹੋਏ ਚਿੱਤ ਲਈ ਦਿੱਤੀ ਗਈ ਹੈ ਦੀਵਾ ਤਾਂ ਇੱਕ ਉਦਾਹਰਣ ਹੈ ਅੱਜਕੱਲ ਦੀਵਿਆਂ ਦਾ ਰਿਵਾਜ ਘਟ ਗਿਆ ਹੈ ਅਗਰਬੱਤੀ ਜਾਂ ਧੂਪ ਜਲਾਉਣ ਤੇ ਵੀ ਧੂਆਂ ਸਿੱਧਾ ਉੱਪਰ ਜਾਂਦਾ ਹੈ ਜੇ ਹਵਾ ਤੇਜ਼ ਨਾ ਚਲਦੀ ਹੋਏ ਤਾਂ ਇਹ ਯੋਗੀ ਦੇ ਜਿੱਤੇ ਹੋਏ ਚਿੱਤ ਦਾ ਇੱਕ ਉਦਾਹਰਣ ਮਾਤਰ ਹੈ ਚਿੱਤ ਭਾਵੇਂ ਜਿੱਤਿਆ ਹੈ ਨਿਰੋਧ ਹੋ ਗਿਆ ਹੈ ਪਰ ਅਜੇ ਚਿੱਤ ਬਾਕੀ ਹੈ ਜਦ ਨਿਰੁੱਧ ਚਿੱਤ ਵੀ ਲੀਨ ਹੋ ਜਾਂਦਾ ਹੈ ਤਾਂ ਕਿਹੜੀ ਭਭੂਤੀ ਮਿਲਦੀ ਹੈ ਵੇਖੀਏ यत्रो परमते चित्तम् निरुद्धं योगसेवया यत्र चैवात्मनात्मानं पश्यन्नात्मनि तुष्यति ਜਿਸ ਅਵਸਥਾ ਵਿੱਚ ਯੋਗ ਦੇ ਅਭਿਆਸ ਨਾਲ ਬਿਨਾ ਅਭਿਆਸ ਤੇ ਕਦੇ ਨਿਰੋਧ ਨਹੀਂ ਹੋਵੇਗਾ ਇਸ ਲਈ ਯੋਗ ਅਭਿਆਸ ਨਾਲ ਨਿਰਧ ਹੋਇਆ ਚਿੱਤ ਵੀ ਉਪਰਾਮ ਹੋ ਜਾਂਦਾ ਹੈ ਸਮਾ ਜਾਂਦਾ ਹੈ ਮਿਟ ਜਾਂਦਾ ਹੈ ਉਸ ਅਵਸਥਾ ਵਿੱਚ ਆਤਮਨਾ ਆਪਣੀ ਆਤਮਾ ਦੁਆਰਾ ਆਤਮਨਮ ਪਰਮਾਤਮਾ ਨੂੰ ਵੇਖਦਾ ਹੋਇਆ ਆਤਮਨੀ ਏਵ ਆਪਣੇ ਆਤਮਾ ਵਿੱਚ ਆਪਣੀ ਹੀ ਆਤਮਾ ਨਾਲ ਸੰਤੁਸ਼ਟ ਹੁੰਦਾ ਹੈ ਕਿਉਂਕਿ ਪ੍ਰਾਪਤੀ ਕਾਲ ਵਿੱਚ ਤਾਂ ਪਰਮਾਤਮਾ ਨਾਲ ਸਾਖਿਆਤਕਾਰ ਹੁੰਦਾ ਹੈ ਪਰ ਦੂਜੇ ਹੀ ਪਲ ਉਹ ਆਪਣੀ ਹੀ ਆਤਮਾ ਨੂੰ ਉਹਨਾਂ ਸ਼ਾਸ਼ਵਤ ਈਸ਼ਵਰੀ ਪ੍ਰਵੂਤੀਆਂ ਨਾਲ ਉਹ ਪ੍ਰੋਤ ਵੇਖਦਾ ਹੈ ਬ੍ਰਹਮ ਅਜਰ ਅਮਰ ਸ਼ਾਸ਼ਵਤ ਅਵਿਅਕ ਅਤੇ ਅੰਮ੍ਰਿਤ ਸਰੂਪ ਹੈ ਤੇ ਇੱਧਰ ਆਤਮਾ ਵੀ ਅਜਰ ਅਮਰ ਸ਼ਾਸ਼ਵਤ ਅਵਿਅਕਤ ਅਤੇ ਅੰਮ੍ਰਿਤ ਸਰੂਪ ਹੈ ਹੈ ਤਾਂ ਸਹੀ ਪਰ ਅਚਿੰਤ ਵੀ ਹੈ ਜਦ ਤੱਕ ਚਿੱਤ ਅਤੇ ਚਿੱਤ ਦੀ ਲਹਿਰ ਹੈ ਤਦ ਤੱਕ ਉਹ ਤੁਹਾਡੇ ਉਪਭੋਗ ਲਈ ਨਹੀਂ ਹੈ ਚਿੱਤ ਦਾ ਨਿਰੋਧ ਅਤੇ ਨਿਰੋਧ ਚਿੱਤ ਦੇ ਲੀਨ ਹੋਣ ਦੀ ਅਵਸਥਾ ਵਿੱਚ ਪਰਮਾਤਮਾ ਦਾ ਸਾਖਿਆਤਕਾਰ ਹੁੰਦਾ ਹੈ ਅਤੇ ਦਰਸ਼ਨ ਦੇ ਦੂਜੇ ਪਲ ਉਨਾ ਹੀ ਈਸ਼ਵਰੀ ਗੁਣਾ ਧਰਮਾਂ ਨਾਲ ਯੁਕਤ ਆਪਣੇ ਹੀ ਆਤਮਾ ਨੂੰ ਉਹ ਪਾਉਂਦਾ ਹੈ ਇਸ ਲਈ ਉਹ ਆਪਣੇ ਹੀ ਆਤਮਾ ਵਿੱਚ ਸੰਤੁਸ਼ਟ ਹੁੰਦਾ ਹੈ ਇਹੋ ਉਸ ਦਾ ਸਵਰੂਪ ਹੈ ਇਹੋ ਪਰਾਕਾਸ਼ਟਾ ਹੈ ਇਸੇ ਦਾ ਪੂਰਕ ਅਗਲਾ ਸ਼ਲੋਕ ਵੇਖੀਏ सुखमात्यन्तिकं यत्तत् बुद्धिग्राह्यमतीन्द्रियम् वेत्ति यत्र न चैवायम् स्थितश्चलति तत्त्वतः इंद्रियां तो अतीत अर्थात परे केवल शुद्ध होई सूक्ष्म बुद्धि द्वारा ग्रहण करण योग ਜੋ ਅਨੰਤ ਆਨੰਦ ਹੈ ਉਸ ਨੂੰ ਜਿਸ ਅਵਸਥਾ ਵਿੱਚ ਅਨੁਭਵ ਕਰਦਾ ਹੈ ਅਤੇ ਜਿਸ ਅਵਸਥਾ ਵਿੱਚ ਸਥਿਤ ਹੋਇਆ ਯੋਗੀ ਭਗਵਤ ਸਰੂਪ ਨੂੰ ਤਤ ਤੋਂ ਜਾਣ ਕੇ ਵਿਚਲਿਤ ਨਹੀਂ ਹੁੰਦਾ ਸਦਾ ਉਸੇ ਵਿੱਚ ਸਥਿਤ ਰਹਿੰਦਾ ਹੈ ਅਤੇ ਯਮ ਲਬਧਵਾ ਚਾ ਪਰਮ ਲਾਭੰ मन्यते नाधिकं ततः यस्मिन् स्थितो न दुःखेन गुरुणापि विचाल्यते ਪਰਮੇਸ਼ਵਰ ਪ੍ਰਾਪਤੀ ਰੂਪੀ ਜਿਸ ਲਾਭ ਨੂੰ ਪਰਾਕਾਸ਼ਟਾ ਦੀ ਸ਼ਾਂਤੀ ਨੂੰ ਪ੍ਰਾਪਤ ਕਰਕੇ ਉਸ ਤੋਂ ਵੱਧ ਕੋਈ ਹੋਰ ਲਾਭ ਨਹੀਂ ਮੰਨਦਾ ਅਤੇ ਭਗਵਤ ਪ੍ਰਾਪਤੀ ਰੂਪੀ ਜਿਸ ਅਵਸਥਾ ਵਿੱਚ ਸਥਿਤ ਹੋਇਆ ਯੋਗੀ ਭਾਰੀ ਦੁੱਖ ਨਾਲ ਵੀ ਵਿਚਲਿਤ ਨਹੀਂ ਹੁੰਦਾ ਦੁੱਖ ਦਾ ਉਸ ਨੂੰ ਭਾਨ ਵੀ ਨਹੀਂ ਹੁੰਦਾ ਕਿਉਂਕਿ ਭਾਨ ਕਰਾਉਣ ਵਾਲਾ ਚਿੱਤ ਤਾਂ ਮਿਟ ਗਿਆ ਤਮ ਵਿਦਿਆ ਦੁੱਖ ਸੰਯੋਗ ਵਿਯੋਗੰ ਯੋਗ ਸੰਗੀਤੰ निश्चयेन योक्तव्यो योगो निर्विण्णचेतसा ਜੋ ਅਵਸਥਾ ਸੰਸਾਰ ਦੇ ਸੰਜੋਗ ਵਿਯੋਗ ਤੋਂ ਰਹਿਤ ਹੈ ਉਸੇ ਦਾ ਨਾਮ ਯੋਗ ਹੈ ਜੋ ਅਤਿਅੰਤ ਸੁਖ ਦੀ ਅਵਸਥਾ ਹੈ ਉਸ ਦੇ ਮਿਲਨ ਦਾ ਨਾਮ ਯੋਗ ਹੈ ਜਿਸ ਨੂੰ ਪਰਮ ਤਤ ਪਰਮਾਤਮਾ ਕਹਿੰਦੇ ਹਨ ਉਸ ਦੇ ਮਿਲਣ ਦਾ ਨਾਮ ਯੋਗ ਹੈ ਯੋਗ ਨਾ ਉਕਤਾਏ ਹੋਏ ਚਿੱਤ ਨਾਲ ਨਿਸ਼ਚੇ ਪੂਰਵਕ ਕਰਨਾ ਕਰਤਵ ਹੈ ਧੀਰਜ ਨਾਲ ਲੱਗਿਆ ਰਹਿਣ ਵਾਲਾ ਹੀ ਯੋਗ ਵਿੱਚ ਸਫਲ ਹੁੰਦਾ ਹੈ सङ्कल्पप्रभवान् कामान् त्यक्त्वा सर्वान् शेषतः मनसैवेन्द्रियग्रामम् ਵਿਨਿਯਮਯ ਸਮੰਤਤਹ ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਸੰਕਲਪ ਤੋਂ ਪੈਦਾ ਹੋਣ ਵਾਲੀਆਂ ਸਭ ਕਾਮਨਾਵਾਂ ਨੂੰ ਵਾਸਨਾ ਅਤੇ ਆਸਕਤੀ ਸਮੇਤ ਪੂਰਾ ਤਿਆਗ ਕੇ ਮਨ ਦੁਆਰਾ ਇੰਦਰੀਆਂ ਦੇ ਸਮੂਹ ਨੂੰ ਸਾਰੇ ਪਾਸਿਓਂ ਚੰਗੀ ਤਰ੍ਹਾਂ ਵਸ ਵਿੱਚ ਕਰਕੇ ਸ਼ਨੈ ਸ਼ਨੈ ਰੂਪ ਰਮੇਦ ਬੁੱਧਿਆ ਧ੍ਰਿਤੀ ਗ੍ਰਹੀਤਯਾ ਆਤਮ ਸੰਸਥੰ ਮਨ ਕ੍ਰਿਤਵਾ ਨ ਕਿੰਚਿਦਪਿ ਚਿੰਤਯੇਤ ਸਿਲਸਿਲੇਵਾਰ ਅਭਿਆਸ ਕਰਦਾ ਹੋਇਆ ਉਪਰਾਮਤਾ ਨੂੰ ਪ੍ਰਾਪਤ ਹੋ ਜਾਵੇ ਚਿੱਤ ਦਾ ਨਿਰੋਧ ਅਤੇ ਕ੍ਰਮਵਾਰ ਚਿੱਤ ਲੀਨ ਹੋ ਜਾਏ ਤਾਂ ਉਹ ਧੀਰਜਮਈ ਬੁੱਧੀ ਨਾਲ ਮਨ ਨੂੰ ਪਰਮਾਤਮਾ ਵਿੱਚ ਸਥਿਤ ਕਰਕੇ ਹੋਰ ਕੋਈ ਵੀ ਚਿੰਤਨ ਵਿਚਾਰ ਨਾ ਕਰੇ ਨਿਰੰਤਰ ਲੱਗੇ ਰਹਿ ਕੇ ਪਰਮਾਤਮਾ ਨੂੰ ਪਾਉਣ ਦਾ ਵਿਧਾਨ ਹੈ ਪਰ ਆਰੰਭ ਵਿੱਚ ਮਨ ਲੱਗਦਾ ਨਹੀਂ ਇਸੇ ਤੇ ਯੋਗੇਸ਼ਵਰ ਕਹਿੰਦੇ ਹਨ यतो यतो निश्चरति मनश्चञ्चलमस्थिरम् ततस्ततो नियम्यैतद् आत्मन्येव वशं नयेत् ਇਹ ਸਥਿਰ ਨਾ ਰਹਿਣ ਵਾਲਾ ਚੰਚਲ ਮਨ ਜਿਸ ਜਿਸ ਕਾਰਨ ਕਰਕੇ ਸੰਸਾਰਿਕ ਪਦਾਰਥਾਂ ਵਿੱਚ ਅਟਕਦਾ ਹੈ ਉਸ ਉਸ ਕਾਰਨ ਨੂੰ ਰੋਕ ਕੇ ਬਾਰੰਬਾਰ ਅੰਤਰ ਆਤਮਾ ਵਿੱਚ ਹੀ ਉਸ ਦਾ ਨਿਰੋਧ ਕਰੋ ਅਕਸਰ ਲੋਕੀ ਕਹਿੰਦੇ ਹਨ ਕਿ ਮਨ ਜਿੱਥੇ ਵੀ ਜਾਂਦਾ ਹੈ ਜਾਣ ਦਿਓ ਪ੍ਰਕਿਰਤੀ ਵਿੱਚ ਹੀ ਤਾਂ ਜਾਏਗਾ ਅਤੇ ਪ੍ਰਕਿਰਤੀ ਵੀ ਉਸ ਬ੍ਰਹਮ ਦੇ ਹੀ ਤਹਿਤ ਹੈ ਪ੍ਰਕਿਰਤੀ ਵਿੱਚ ਰਹਿਣਾ ਬ੍ਰਹਮ ਤੋਂ ਬਾਹਰ ਨਹੀਂ ਹੈ ਪਰ ਸ਼੍ਰੀ ਕ੍ਰਿਸ਼ਨ ਦੇ ਅਨੁਸਾਰ ਇਹ ਗਲਤ ਹੈ ਗੀਤਾ ਵਿੱਚ ਇਹਨਾਂ ਮਾਨਤਾਵਾਂ ਦਾ ਜਰਾ ਵੀ ਸਥਾਨ ਨਹੀਂ ਹੈ ਸ਼੍ਰੀ ਕ੍ਰਿਸ਼ਨ ਦਾ ਕਥਨ ਹੈ ਕਿ ਮਨ ਜਿੱਥੇ-ਜਿੱਥੇ ਜਾਏ ਜਿਸ ਮਾਧਿਅਮ ਨਾਲ ਜਾਏ ਉਸੇ ਮਾਧਿਅਮ ਨਾਲ ਰੋਕ ਕੇ ਪਰਮਾਤਮਾ ਵਿੱਚ ਲਗਾਓ ਮਨ ਦਾ ਨਿਰੋਧ ਸੰਭਵ ਹੈ ਇਸ ਨਿਰੋਧ ਦਾ ਪਰਿਣਾਮ ਕੀ ਹੋਵੇਗਾ प्रशान्तमनसं येनं योगिनं सुखमुत्तमम् उपैति शान्तरजसं ब्रह्मभूतमकल्मषम् जिसका मन पूरी तरह शांत है जो पाप तो रहित है जिसका रजोगुण शांत हो गया है ਐਸੇ ਬ੍ਰਹਮ ਨਾਲ ਏਕਾਕਾਰ ਯੋਗੀ ਨੂੰ ਸਰਬੋਤਮ ਆਨੰਦ ਪ੍ਰਾਪਤ ਹੁੰਦਾ ਹੈ ਜਿਸ ਤੋਂ ਉੱਤਮ ਕੁਝ ਵੀ ਨਹੀਂ ਹੈ ਇਸੇ ਗੱਲ ਤੇ ਫੇਰ ਜ਼ੋਰ ਪਾਉਂਦੇ ਹਨ ਯੁੰਜਨੇਵੰ ਸਦਾਤਮਾਨੰ ਯੋਗੀ ਵਿਗਤ ਕਲਮਸ਼ਹ सुखेन ब्रह्म संस्पर्शम् अत्यन्तं सुखमश्नुते ਪਾਪ ਰਹਿਤ ਯੋਗੀ ਇਸ ਤਰ੍ਹਾਂ ਆਤਮਾ ਨੂੰ ਨਿਰੰਤਰ ਉਸ ਪਰਮਾਤਮਾ ਵਿੱਚ ਲਗਾਉਂਦੇ ਹੋਏ ਸੁਖ ਪੂਰਵਕ ਪਰ ਬ੍ਰਹਮ ਪਰਮਾਤਮਾ ਦੀ ਪ੍ਰਾਪਤੀ ਦੇ ਅਨੰਤ ਆਨੰਦ ਦੀ ਅਨੁਭੂਤੀ ਕਰਦਾ ਹੈ ਬ੍ਰਹਮ ਸੰਸਪਰਸ਼ ਅਰਥਾਤ ਬ੍ਰਹਮ ਦੇ ਸਪਰਸ਼ ਅਤੇ ਪ੍ਰਵੇਸ਼ ਦੇ ਨਾਲ ਅਨੰਤ ਆਨੰਦ ਦਾ ਅਨੁਭਵ ਕਰਦਾ ਹੈ ਇਸ ਲਈ ਭਜਨ ਜ਼ਰੂਰੀ ਹੈ ਇਸੇ ਬਾਰੇ ਅੱਗੇ ਕਹਿੰਦੇ ਹਨ सर्वभूतस्थमात्मानं सर्वभूतानि चात्मनि ईक्षते योगयुक्तात्मा सर्वत्र समदर्शनः ਯੋਗ ਦੇ ਪਰਿਣਾਮ ਨਾਲ ਯੁਕਤ ਆਤਮਾ ਵਾਲਾ ਸਭ ਨੂੰ ਸੰਭਾਵ ਨਾਲ ਵੇਖਣ ਵਾਲਾ ਯੋਗੀ ਆਤਮਾ ਨੂੰ ਸਾਰੇ ਪ੍ਰਾਣੀਆਂ ਵਿੱਚ ਵੇਖਦਾ ਹੈ ਅਤੇ ਭੂਤਾਂ ਨੂੰ ਭੌਤਿਕ ਤੱਤਾਂ ਨੂੰ ਆਤਮਾ ਵਿੱਚ ਹੀ ਪ੍ਰਵਾਹਿਤ ਵੇਖਦਾ ਹੈ ਇਸ ਤਰ੍ਹਾਂ ਵੇਖਣ ਤੇ ਲਾਭ ਕੀ ਹੈ यो मां पश्यति सर्वत्र सर्वं च मयि पश्यति तस्याहं न प्रणश्यामि स च मे न प्रणश्यति ਜੋ ਪੁਰਸ਼ ਸਾਰੇ ਭੂਤਾਂ ਵਿੱਚ ਮੈਨੂੰ ਯਾਨੀ ਪਰਮਾਤਮਾ ਨੂੰ ਵੇਖਦਾ ਹੈ ਵਿਆਪਤ ਵੇਖਦਾ ਹੈ ਅਤੇ ਸੰਪੂਰਨ ਭੂਤਾਂ ਨੂੰ ਮੇਰੇ ਯਾਨੀ ਪਰਮਾਤਮਾ ਦੇ ਹੀ ਤਹਿਤ ਵੇਖਦਾ ਹੈ ਉਸ ਦੇ ਲਈ ਮੈਂ ਅਦ੍ਰਿਸ਼ ਨਹੀਂ ਹੁੰਦਾ ਹਾਂ ਅਤੇ ਉਹ ਮੇਰੇ ਲਈ ਅਦ੍ਰਿਸ਼ ਨਹੀਂ ਹੁੰਦਾ ਇਹ ਪ੍ਰੇਰਕ ਆਮੋ ਸਾਹਮਣੇ ਜਾਂ ਰੂਪ ਰੂਹ ਮਿਲਨ ਹੈ ਸਖਾ ਭਾਵ ਹੈ ਸਮੀਪਤਾ ਰੂਪੀ ਮੁਕਤੀ ਹੈ सर्वभूतस्थितं यो मां भजत्येकत्वमास्थितः सर्वथा वर्तमानोऽपि स योगी मयि वर्तते ਜੋ ਪੁਰਸ਼ ਅਨੇਕਤਾ ਤੋਂ ਪਰੇ ਉਪਰੋਕਤ ਏਕਾ ਭਾਵ ਨਾਲ ਮੈਨੂੰ ਪਰਮਾਤਮਾ ਨੂੰ ਭਜਦਾ ਹੈ ਉਹ ਯੋਗੀ ਸਭ ਤਰ੍ਹਾਂ ਦੇ ਕੰਮਾਂ ਵਿੱਚ ਵਰਤਦਾ ਹੋਇਆ ਮੇਰੇ ਵਿੱਚ ਹੀ ਵਰਤਦਾ ਹੈ ਕਿਉਂਕਿ ਮੈਨੂੰ ਛੱਡ ਕੇ ਉਸ ਦੇ ਲਈ ਕੋਈ ਬਚਿਆ ਵੀ ਤਾਂ ਨਹੀਂ ਉਸ ਦਾ ਸਭ ਮਿਟ ਗਿਆ ਇਸ ਲਈ ਉਹ ਹੁਣ ਉੱਠਦਾ ਬੈਠਦਾ ਜੋ ਕੁਝ ਵੀ ਕਰਦਾ ਹੈ ਮੇਰੇ ਸੰਕਲਪ ਨਾਲ ਕਰਦਾ ਹੈ आत्मौपम्येन सर्वत्र समं पश्यति योऽर्जुन सुखं वा यदि वा दुःखं स योगी परमो मतः हे ਅਰਜੁਨ ਜੋ ਯੋਗੀ ਆਪਣੇ ਹੀ ਸਮਾਨ ਸਾਰਿਆਂ ਭੂਤਾਂ ਵਿੱਚ ਸਮ ਵੇਖਦਾ ਹੈ ਆਪਣੇ ਵਰਗਾ ਵੇਖਦਾ ਹੈ ਸੁਖ ਅਤੇ ਦੁੱਖ ਵੀ ਸਭ ਵਿੱਚ ਸਮਾਨ ਵੇਖਦਾ ਹੈ ਉਹ ਯੋਗੀ ਪਰਮ ਸ੍ਰੇਸ਼ਟ ਮੰਨਿਆ ਗਿਆ ਹੈ ਪ੍ਰਸ਼ਨ ਪੂਰਾ ਹੋਇਆ ਇਸ ਤੇ ਅਰਜੁਨ ਨੇ ਪ੍ਰਸ਼ਨ ਕੀਤਾ ਅਰਜੁਨੋ ਉਵਾਚ मधुसूदन एतस्याहं न पश्यामि चञ्चलत्वात् स्थितिं स्थिराम् ਇਹ ਯੋਗ ਜੋ ਪਹਿਲਾਂ ਆਪ ਦੱਸ ਆਏ ਹੋ ਜਿਸ ਨਾਲ ਸੰਭਾਵ ਦੀ ਦ੍ਰਿਸ਼ਟੀ ਮਿਲਦੀ ਹੈ ਮਨ ਦੇ ਚੰਚਲ ਹੋਣ ਕਰਕੇ ਬਹੁਤੇ ਚਿਰ ਤੱਕ ਇਸ ਵਿੱਚ ਠਹਿਰਨ ਦੀ ਸਥਿਤੀ ਵਿੱਚ ਮੈਂ ਖੁਦ ਨੂੰ ਨਹੀਂ ਮਹਿਸੂਸ ਕਰਦਾ चञ्चलं हि मनः कृष्ण प्रमाथि बलवदृढम् तस्याहं निग्रहं मन्ये वायोरिव सुदुष्करम् हे कृष्ण ਇਹ ਮਨ ਬੜਾ ਚੰਚਲ ਹੈ ਪਰ ਮਥਨ ਸੁਭਾਅ ਵਾਲਾ ਹੈ ਹਠੀ ਅਤੇ ਬਲਵਾਨ ਹੈ ਇਸ ਲਈ ਇਸ ਨੂੰ ਵਸ਼ ਵਿੱਚ ਕਰਨਾ ਮੈਂ ਹਵਾ ਦੀ ਤਰ੍ਹਾਂ ਅਤੀ ਕਠਿਨ ਸਮਝਦਾ ਹਾਂ ਤੂਫਾਨੀ ਹਵਾ ਅਤੇ ਇਸ ਨੂੰ ਰੋਕਣਾ ਬਰਾਬਰ ਹੈ ਇਸ ਤੇ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਕਿਹਾ ਸ਼੍ਰੀ ਕ੍ਰਿਸ਼ਨ ਉਵਾਚ असंशयं महाबाहो मनो दुर्निग्रहं चलम् अभ्यासेन तु कौन्तेय वैराग्येण च गृह्यते ਮਹਾਨ ਕਾਰਜ ਕਰਨ ਲਈ ਯਤਨਸ਼ੀਲ ਅਰਥਾਤ ਮਹਾਬਾਹੂ ਅਰਜੁਨ ਨਿਸੰਦੇਹ ਮਨ ਚੰਚਲ ਹੈ ਬੜੀ ਕਠਿਨਾਈ ਨਾਲ ਵਸ ਵਿੱਚ ਆਉਣ ਵਾਲਾ ਹੈ ਪਰ ਕੌਂਤਯ ਇਹ ਅਭਿਆਸ ਅਤੇ ਬੈਰਾਗ ਰਾਹੀਂ ਵਸ ਵਿੱਚ ਆਉਂਦਾ ਹੈ ਜਿੱਥੇ ਚਿੱਤ ਨੂੰ ਲਗਾਉਣਾ ਹੈ ਉੱਥੇ ਸਥਿਰ ਕਰਨ ਲਈ ਬਾਰ-ਬਾਰ ਯਤਨ ਦਾ ਨਾਮ ਅਭਿਆਸ ਹੈ ਅਤੇ ਵੇਖੀਆਂ ਸੁਣੀਆਂ ਵਿਸ਼ਿਆਂ ਵਸਤੂਆਂ ਨਾਲ ਰਾਗ ਅਰਥਾਤ ਲਗਾਉਣ ਦਾ ਤਿਆਗ ਵੈਰਾਗ ਹੈ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਮਨ ਵਸ ਵਿੱਚ ਕਰਨਾ ਕਠਿਨ ਹੈ ਪਰ ਅਭਿਆਸ ਅਤੇ ਵੈਰਾਗ ਦੁਆਰਾ ਇਹ ਵਸ ਵਿੱਚ ਹੋ ਜਾਂਦਾ ਹੈ असंयतात्मना योगो दुष्प्राप इति मे मतिः वश्यात्मना तु यतता शक्यो वाप्तुमुपायतः ਅਰਜੁਨ ਮਨ ਨੂੰ ਵਸ ਵਿੱਚ ਨਾ ਕਰਨ ਵਾਲੇ ਪੁਰਸ਼ ਲਈ ਯੋਗ ਪ੍ਰਾਪਤ ਹੋਣਾ ਕਠਿਨ ਹੈ ਪਰ ਸਵੈਂ ਵਸ਼ ਮਨ ਵਾਲੇ ਯਤਨਸ਼ੀਲ ਪੁਰਸ਼ ਲਈ ਯੋਗ ਸਹਿਜ ਹੈ ਐਸਾ ਮੇਰਾ ਆਪਣਾ ਮਤ ਹੈ ਜਿਤਨਾ ਕਠਿਨ ਤੂੰ ਮੰਨ ਲਿਆ ਹੈ ਉਤਨਾ ਕਠਿਨ ਨਹੀਂ ਹੈ ਇਸ ਲਈ ਇਸ ਨੂੰ ਕਠਿਨ ਮੰਨ ਕੇ ਛੱਡ ਨਾ ਦੇਵੀ ਯਤਨ ਪੂਰਵਕ ਲੱਗ ਕੇ ਯੋਗ ਨੂੰ ਪ੍ਰਾਪਤ ਕਰ ਕਿਉਂਕਿ ਮਨ ਵਸ ਵਿੱਚ ਕਰਨ ਨਾਲ ਹੀ ਯੋਗ ਸੰਭਵ ਹੈ ਇਸ ਤੇ ਅਰਜੁਨ ਨੇ ਪ੍ਰਸ਼ਨ ਕੀਤਾ ਅਰਜੁਨ ਉਵਾਚ अयति श्रद्धयोपेतो योगाच्चलितमानसः अप्राप्य योगसंसिद्धिम् कां गतिं कृष्ण गच्छति ਯੋਗ ਕਰਦੇ ਕਰਦੇ ਜੇ ਕਿਸੇ ਦਾ ਮਨ ਵਿਚਲਿਤ ਹੋ ਜਾਏ ਹਾਲਾਂਕਿ ਅਜੇ ਯੋਗ ਵਿੱਚ ਉਸ ਦੀ ਸ਼ਰਧਾ ਹੀ ਹੈ ਤਾਂ ਐਸਾ ਪੁਰਸ਼ ਭਗਵਤ ਸਥਿਤੀ ਨੂੰ ਪ੍ਰਾਪਤ ਨਾ ਹੋ ਕੇ ਕਿਸ ਗਤੀ ਨੂੰ ਪ੍ਰਾਪਤ ਹੁੰਦਾ ਹੈ कच्चिन्नो भयविभ्रष्टः छिन्नाभ्रमिव नश्यति अप्रतिष्ठो महाबाहो विमूढो ब्रह्मणः पथि ਮਹਾਬਾਹੂ ਸ਼੍ਰੀ ਕ੍ਰਿਸ਼ਨ ਭਗਵਤ ਪ੍ਰਾਪਤੀ ਦੇ ਮਾਰਗ ਤੋਂ ਵਿਚਲਿਤ ਹੋਇਆ ਉਹ ਮੋਹਿਤ ਪੁਰਸ਼ ਖਿੰਡੇ ਹੋਏ ਬੱਦਲ ਵਾਂਗ ਦੋਨੋਂ ਪਾਸਿਓਂ ਨਸ਼ਟ ਪ੍ਰਿਸ਼ਤਾ ਨਹੀਂ ਹੁੰਦਾ ਛੋਟਾ ਜਿਹਾ ਬੱਦਲ ਆਕਾਸ਼ ਵਿੱਚ ਛਾਏ ਤਾਂ ਨਾ ਉਹ ਬਰਸ ਸਕਦਾ ਹੈ ਨਾ ਪਲਟ ਕੇ ਬੱਦਲਾਂ ਵਿੱਚ ਹੀ ਮਿਲ ਸਕਦਾ ਹੈ ਕੁਝ ਹੀ ਦੇਰ ਵਿੱਚ ਨਸ਼ਟ ਹੋ ਜਾਂਦਾ ਹੈ ਉਸੇ ਤਰ੍ਹਾਂ ਕਮਜ਼ੋਰ ਜਤਨ ਵਾਲਾ ਕੁਝ ਸਮੇਂ ਤੱਕ ਸਾਧਨਾ ਕਰਕੇ ਹਟ ਜਾਣ ਵਾਲਾ ਤਾਂ ਨਹੀਂ ਹੋ ਜਾਂਦਾ ਉਹ ਨਾ ਆਪ ਵਿੱਚ ਪ੍ਰਵੇਸ਼ ਕਰ ਸਕਿਆ ਅਤੇ ਨਾ ਭੋਗਾਂ ਨੂੰ ਭੋਗ ਸਕਿਆ ਉਸ ਦੀ ਕੀ ਗਤੀ ਹੁੰਦੀ ਹੈ एतन्मे संशयं कृष्ण छेत्तुमर्हस्य शेषतः त्वदन्यः संशयस्यास्य छेत्ता न ह्युपपद्यते हे ਸ਼੍ਰੀ ਕ੍ਰਿਸ਼ਨ ਮੇਰੀ ਇਹ ਸ਼ੰਕਾ ਪੂਰੀ ਤਰ੍ਹਾਂ ਦੂਰ ਕਰਨ ਵਿੱਚ ਆਪ ਹੀ ਸਮਰਥ ਹੋ ਤੁਹਾਡੇ ਇਲਾਵਾ ਕੋਈ ਇਸ ਸ਼ੰਕਾ ਨੂੰ ਮਿਟਾਉਣ ਵਾਲਾ ਮਿਲਣਾ ਸੰਭਵ ਨਹੀਂ ਹੈ ਇਸ ਤੇ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਕਿਹਾ ਸ਼੍ਰੀ ਭਗਵਾਨ ਉਵਾਚ पार्थनैवेह नामुत्र विनाशस्तस्य विद्यते न हि कल्याणकृत् कश्चिद् दुर्गतिं तात गच्छति ਪਾਰਥਿਵ ਸਰੀਰ ਨੂੰ ਹੀ ਰਥ ਬਣਾ ਕੇ ਲਕਸ਼ ਲਈ ਤਿਆਰ ਅਰਜੁਨ ਉਸ ਪੁਰਸ਼ ਦਾ ਨਾ ਤਾਂ ਇਸ ਲੋਕ ਵਿੱਚ ਅਤੇ ਨਾ ਹੀ ਪਰਲੋਕ ਵਿੱਚ ਨਾਸ਼ ਹੁੰਦਾ ਹੈ ਕਿਉਂਕਿ ਹੈ ਤਾਤ ਉਸ ਪਰਮ ਕਲਿਆਣਕਾਰੀ ਨਿਯਤ ਕਰਮ ਨੂੰ ਕਰਨ ਵਾਲਾ ਦੁਰਗਤੀ ਨੂੰ ਪ੍ਰਾਪਤ ਨਹੀਂ ਹੁੰਦਾ ਤਾਂ ਉਸ ਦਾ ਹੁੰਦਾ ਕੀ ਹੈ प्राप्य पुण्यकृतां लोकान् उषित्वा शाश्वती समा शुचीनां श्रीमतां गेः योगभ्रष्टोऽभिजायते ਮਨ ਵਿਚਲਿਤ ਹੋਣ ਨਾਲ ਯੋਗ ਪ੍ਰਿਸ਼ਟ ਹੋਇਆ ਉਹ ਪੁਰਸ਼ ਪੁੰਨਵਾਨਾਂ ਦੇ ਲੋਕ ਵਿੱਚ ਵਾਸਨਾਵਾਂ ਨੂੰ ਭੋਗ ਕੇ ਜਿਨ੍ਹਾਂ ਵਾਸਨਾਵਾਂ ਨੂੰ ਲੈ ਕੇ ਉਹ ਯੋਗ ਪ੍ਰਿਸ਼ਟ ਹੋਇਆ ਸੀ ਭਗਵਾਨ ਉਸ ਨੂੰ ਥੋੜੇ ਵਿੱਚ ਸਭ ਵਿਖਾ ਸੁਣਾ ਦਿੰਦੇ ਹਨ ਉਹਨਾਂ ਨੂੰ ਭੋਗ ਕੇ ਉਹ ਸ਼ੁਚੀ ਨਾਮ ਸ਼੍ਰੀਮਤਾਮ ਸ਼ੁੱਧ ਆਚਰਣ ਵਾਲੇ ਸ਼੍ਰੀਮਾਨ ਪੁਰਸ਼ਾਂ ਦੇ ਘਰ ਜਨਮ ਲੈਂਦਾ ਹੈ ਜੋ ਸ਼ੁੱਧ ਆਚਰਣ ਵਾਲੇ ਹਨ ਉਹੀ ਸ਼੍ਰੀਮਾਨ ਹਨ अथवा योगिनामेव कुले भवति धीमता एतद्धि दुर्लभतरम् लोके जन्म यदीदृशम् ਜਾਂ ਉੱਥੇ ਜਨਮ ਨਾ ਮਿਲਣ ਤੇ ਵੀ ਸਥਿਰ ਬੁੱਧੀ ਯੋਗੀਆਂ ਦੇ ਕੁਲ ਵਿੱਚ ਉਹ ਪ੍ਰਵੇਸ਼ ਪਾ ਜਾਂਦਾ ਹੈ ਸ਼੍ਰੀਮਾਨਾਂ ਦੇ ਘਰ ਵਿੱਚ ਪਵਿੱਤਰ ਸੰਸਕਾਰ ਬਚਪਨ ਤੋਂ ਹੀ ਮਿਲਣ ਲੱਗਦੇ ਹਨ ਪਰ ਉੱਥੇ ਜਨਮ ਨਾ ਹੋਣ ਸਕਣ ਤੇ ਉਹ ਯੋਗੀਆਂ ਦੇ ਕੁਲ ਵਿੱਚ ਘਰ ਵਿੱਚ ਨਹੀਂ ਸ਼ਿਸ਼ਯ ਪਰੰਪਰਾ ਵਿੱਚ ਪ੍ਰਵੇਸ਼ ਪਾ ਜਾਂਦਾ ਹੈ ਕਬੀਰ ਤੁਲਸੀ ਰੈਦਾਸ ਅਤੇ ਸ਼੍ਰੀਮਾਨਾ ਦਾ ਘਰ ਨਹੀਂ ਯੋਗੀਆਂ ਦੇ ਕੁਲ ਵਿੱਚ ਪ੍ਰਵੇਸ਼ ਮਿਲਿਆ ਸਤਿਗੁਰੂ ਦੇ ਕੁਲ ਵਿੱਚ ਸੰਸਕਾਰਾਂ ਦਾ ਪਰਿਵਰਤਨ ਹੀ ਇੱਕ ਜਨਮ ਹੈ ਅਤੇ ਐਸਾ ਜਨਮ ਸੰਸਾਰ ਵਿੱਚ ਨਿਰਸੰਦੇਹ ਅਤੀ ਦੁਰਲਭ ਹੈ ਯੋਗੀਆਂ ਦੇ ਕੁਲ ਵਿੱਚ ਜਨਮ ਦਾ ਅਰਥ ਉਹਨਾਂ ਦੇ ਸਰੀਰ ਤੋਂ ਪੁੱਤਰ ਰੂਪ ਵਿੱਚ ਪੈਦਾ ਹੋਣਾ ਨਹੀਂ ਹੈ ਗ੍ਰਹਿ ਤਿਆਗ ਤੋਂ ਪਹਿਲਾਂ ਪੈਦਾ ਹੋਣ ਵਾਲੇ ਲੜਕੇ ਮੋਹਵਸ਼ ਮਹਾਪੁਰਸ਼ਾਂ ਨੂੰ ਵੀ ਭਾਵੇਂ ਪਿਤਾ ਹੀ ਮੰਨਦੇ ਰਹਿਣ ਪਰ ਮਹਾਪੁਰਸ਼ਾਂ ਲਈ ਘਰ ਵਾਲਿਆਂ ਦੇ ਨਾਮ ਵਰਗੀ ਕੋਈ ਚੀਜ਼ ਨਹੀਂ ਹੁੰਦੀ ਜੋ ਸ਼ਿਸ਼ ਉਹਨਾਂ ਦੀਆਂ ਮਰਿਆਦਾਵਾਂ ਦਾ ਪਾਲਨ ਕਰਦੇ ਹਨ ਉਹਨਾਂ ਦਾ ਮਹੱਤਵ ਉਹ ਲੜਕਿਆਂ ਤੋਂ ਕਈ ਗੁਣਾ ਵੱਧ ਮੰਨਦੇ ਹਨ ਉਹੀ ਉਹਨਾਂ ਦੇ ਸੱਚੇ ਪੁੱਤਰ ਹਨ ਜੋ ਯੋਗ ਦੇ ਸੰਸਕਾਰਾਂ ਨਾਲ ਯੁਕਤ ਨਹੀਂ ਹਨ ਉਹਨਾਂ ਨੂੰ ਮਹਾਪੁਰਸ਼ ਨਹੀਂ ਅਪਣਾਉਂਦੇ ਪੂਜੇ ਮਹਾਰਾਜ ਜੀ ਜੇ ਸਾਧੂ ਬਣਾਉਂਦੇ ਤਾਂ ਹਜ਼ਾਰਾਂ ਬੈਰਾਗੀ ਉਹਨਾਂ ਦੇ ਸ਼ਿਸ਼ੇ ਹੁੰਦੇ ਪਰ ਉਹਨਾਂ ਨੇ ਕਿਸੇ ਨੂੰ ਕਿਰਾਇਆ ਪਾੜਾ ਦੇ ਕੇ ਕਿਸੇ ਦੇ ਘਰ ਸੰਦੇਸ਼ਾ ਭੇਜ ਕੇ ਖਤ ਲਿਖ ਕੇ ਸਮਝਾ 부ਝਾ ਕੇ ਸਭ ਨੂੰ ਉਹਨਾਂ ਦੇ ਘਰ ਭੇਜਿਆ ਕਈ ਲੋਕ ਬਹੁਤ ਹੱਟ ਕਰਨ ਲੱਗਨ ਤਾਂ ਮਹਾਰਾਜ ਜੀ ਨੂੰ ਆਪ ਸ਼ਗਨ ਹੋਣ ਅੰਦਰੋਂ ਮਨ ਕਹੇ ਕਿ ਇਸ ਵਿੱਚ ਸਾਧੂ ਹੋਣ ਦਾ ਕੋਈ ਲੱਖਣ ਨਹੀਂ ਹੈ ਇਸ ਨੂੰ ਰੱਖਣ ਵਿੱਚ ਭਲਾਈ ਨਹੀਂ ਹੈ ਇਹ ਪਾਰ ਨਹੀਂ ਹੋਵੇਗਾ ਨਿਰਾਸ਼ ਹੋ ਕੇ ਇੱਕ ਦੋ ਬੰਦਿਆਂ ਨੇ ਤਾਂ ਪਹਾੜ ਤੋਂ ਛਲਾਂਗ ਮਾਰ ਕੇ ਜਾਨ ਵੀ ਦੇ ਦਿੱਤੀ ਪਰ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੇ ਪਾਸ ਨਹੀਂ ਰੱਖਿਆ ਬਾਅਦ ਵਿੱਚ ਪਤਾ ਚੱਲਣ ਤੋਂ ਬੋਲੇ ਪਤਾ ਸੀ ਕਿ ਵਿਚਾਰਾ ਬੜਾ ਵਿਆਕੁਲ ਹੈ ਪਰ ਇਹ ਪਤਾ ਹੁੰਦਾ ਕਿ ਸੱਚਮੁੱਚ ਮਰ ਜਾਵੇਗਾ ਤਾਂ ਰੱਖ ਹੀ ਲੈਂਦੇ ਇੱਕ ਆਦ ਪਤਿਤ ਹੀ ਸਹੀ ਹੋਰ ਕੀ ਹੁੰਦਾ ਮਮਤਾ ਉਹਨਾਂ ਵਿੱਚ ਵੀ ਵੜੀ ਸੀ ਫੇਰ ਵੀ ਨਹੀਂ ਰੱਖਿਆ 6-7 ਨੂੰ ਜਿਨ੍ਹਾਂ ਲਈ ਆਦੇਸ਼ ਹੋਇਆ ਸੀ ਕਿ ਅੱਜ ਇੱਕ ਯੋਗ ਪ੍ਰੇਸ਼ਟ ਆ ਰਿਹਾ ਹੈ ਜਨਮ ਜਨਮ ਤੋਂ ਭਟਕਿਆ ਹੋਇਆ ਆ ਰਿਹਾ ਹੈ ਇਸ ਨਾਮ ਅਤੇ ਇਸ ਰੂਪ ਦਾ ਕੋਈ ਆਉਣ ਵਾਲਾ ਹੈ ਉਸ ਨੂੰ ਰੱਖੋ ਬ੍ਰਹਮ ਵਿਦਿਆ ਦਾ ਉਪਦੇਸ਼ ਦਿਓ ਉਸ ਨੂੰ ਅੱਗੇ ਵਧਾਓ ਸਿਰਫ ਉਹਨਾਂ ਨੂੰ ਹੀ ਰੱਖਿਆ ਅੱਜ ਵੀ ਉਹਨਾਂ ਵਿੱਚੋਂ ਇੱਕ ਮਹਾਪੁਰਸ਼ ਧਾਰ ਕੁੰਡੀ ਵਿੱਚ ਬੈਠੇ ਹਨ ਇੱਕ ਅਨਸੂਇਆ ਵਿੱਚ ਹਨ ਦੋ ਤਿੰਨ ਹੋਰ ਥਾਵਾਂ ਤੇ ਵੀ ਹਨ ਉਹਨਾਂ ਨੂੰ ਸਤਿਗੁਰੂ ਦੇ ਕੁਲ ਵਿੱਚ ਪ੍ਰਵੇਸ਼ ਮਿਲਿਆ ਐਸੇ ਮਹਾਪੁਰਸ਼ਾਂ ਦਾ ਮਿਲਣਾ ਅਤੀ ਦੁਰਲਭ ਹੈ तत्र तं बुद्धिसंयोगम् लभते पौर्वदेहिकम् यतते च ततो भूयः संसिद्धौ कुरु नन्दन ਉੱਥੇ ਉਹ ਪੁਰਸ਼ ਪਹਿਲਾਂ ਵਾਲੇ ਸਰੀਰ ਵਿੱਚ ਸਾਧਨਾ ਕੀਤੀ ਹੋਈ ਬੁੱਧੀ ਦੇ ਸੰਯੋਗ ਨੂੰ ਅਰਥਾਤ ਪੂਰਵ ਜਨਮ ਦੇ ਸਾਧਨਾ ਸੰਸਕਾਰਾਂ ਨੂੰ ਸਹਜੇ ਹੀ ਪ੍ਰਾਪਤ ਹੋ ਜਾਂਦਾ ਹੈ ਅਤੇ हे ਗੁਰੂ ਨੰਦਨ ਉਸ ਦੇ ਅਸਰ ਨਾਲ ਉਹ ਫੇਰ ਸੰਸਿੱਧੋ ਭਗਵਤ ਪ੍ਰਾਪਤੀ ਰੂਪੀ ਪਰਮ ਸਿੱਧੀ ਲਈ ਯਤਨ ਕਰਨ ਲੱਗਦਾ ਹੈ पूर्वाभ्यासेन तेनैव ह्रियते ह्यवशोऽपि सः जिज्ञासुरपि योगस्य शब्दब्रह्माति वर्तते ਸ਼੍ਰੀਮਾਨਾਂ ਦੇ ਘਰ ਵਿਸ਼ਿਆਂ ਦੇ ਵਸ ਰਹਿਣ ਤੇ ਵੀ ਉਹ ਪੂਰਵ ਜਨਮ ਦੇ ਅਭਿਆਸ ਨਾਲ ਭਗਵਤ ਮਾਰਗ ਵੱਲ ਆਕਰਸ਼ਿਤ ਹੋ ਜਾਂਦਾ ਹੈ ਅਤੇ ਯੋਗ ਵਿੱਚ ਕਮਜ਼ੋਰ ਯਤਨ ਵਾਲਾ ਉਹ ਜਿਗਿਆਸੂ ਵੀ ਬਾਣੀ ਦੇ ਵਿਸ਼ੇ ਨੂੰ ਪਾਰ ਕਰਕੇ ਨਿਰਵਾਣ ਪਦ ਪ੍ਰਾਪਤ ਕਰ ਲੈਂਦਾ ਹੈ ਉਸ ਦੀ ਪ੍ਰਾਪਤੀ ਦਾ ਇਹੋ ਤਰੀਕਾ ਹੈ ਇੱਕ ਜਨਮ ਵਿੱਚ ਕੋਈ ਪ੍ਰਾਪਤ ਵੀ ਨਹੀਂ ਕਰਦਾ प्रयत्नाद्यतमानस्तु योगी संशुद्धकिल्बिषः अनेकजन्मसंसिद्धः ततो याति परां गतिम् ਅਨੇਕ ਜਨਮਾਂ ਤੋਂ ਯਤਨ ਕਰਨ ਵਾਲਾ ਯੋਗੀ ਪਰਮ ਸਿੱਧੀ ਨੂੰ ਪ੍ਰਾਪਤ ਹੋ ਜਾਂਦਾ ਹੈ ਯਤਨ ਪੂਰਵਕ ਅਭਿਆਸ ਕਰਨ ਵਾਲਾ ਯੋਗੀ ਸਾਰੇ ਪਾਪਾਂ ਤੋਂ ਭਲੀ ਭਾਤ ਸ਼ੁੱਧ ਹੋ ਕੇ ਪਰਮ ਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ ਪ੍ਰਾਪਤੀ ਦਾ ਇਹੋ ਸਿਲਸਿਲਾ ਹੈ ਪਹਿਲਾਂ ਕਮਜ਼ੋਰ ਜਾਂ ਢਿੱਲੇ ਯਤਨ ਨਾਲ ਉਹ ਯੋਗ ਆਰੰਭ ਕਰਦਾ ਹੈ ਮਨ ਵਿਚਲਿਤ ਹੋਣ ਤੇ ਜਨਮ ਲੈਂਦਾ ਹੈ ਸਤਿਗੁਰੂ ਦੇ ਕੁਲ ਵਿੱਚ ਪ੍ਰਵੇਸ਼ ਪਾਉਂਦਾ ਹੈ ਅਤੇ ਹਰੇਕ ਜਨਮ ਵਿੱਚ ਅਭਿਆਸ ਕਰਦੇ ਹੋਏ ਉੱਥੇ ਹੀ ਪਹੁੰਚ ਜਾਂਦਾ ਹੈ ਜਿਸ ਦਾ ਨਾਮ ਪਰਮ ਗਤੀ ਪਰਮ ਧਾਮ ਹੈ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਕਿਹਾ ਸੀ ਕਿ ਇਸ ਯੋਗ ਵਿੱਚ ਬੀਜ ਦਾ ਨਾਸ਼ ਨਹੀਂ ਹੁੰਦਾ ਤੁਸੀਂ ਬਸ ਦੋ ਹੀ ਕਦਮ ਚੱਲ ਪਾਓ ਉਸ ਸਾਧਨਾ ਦਾ ਕਦੇ ਨਾਸ਼ ਨਹੀਂ ਹੁੰਦਾ ਹਰ ਹਾਲ ਵਿੱਚ ਰਹਿੰਦੇ ਹੋਏ ਪੁਰਸ਼ ਐਸਾ ਕਰ ਸਕਦਾ ਹੈ ਕਿਉਂਕਿ ਥੋੜੀ ਸਾਧਨਾ ਤਾਂ ਹਾਲਾਤਾਂ ਨਾਲ ਘਿਰਿਆ ਹੋਇਆ ਵਿਅਕਤੀ ਹੀ ਕਰਦਾ ਹੈ ਉਸ ਕੋਲ ਸਮਾਂ ਨਹੀਂ ਹੈ ਤੁਸੀਂ ਕਾਲੇ ਹੋ ਗੋਰੇ ਹੋ ਜਾਂ ਕਿਧਰੇ ਵੀ ਰਹਿਣ ਵਾਲੇ ਹੋ ਗੀਤਾ ਸਭ ਲਈ ਹੈ ਤੁਹਾਡੇ ਲਈ ਵੀ ਹੈ ਬਸ਼ਰਤੇ ਤੁਸੀਂ ਮਨੁੱਖ ਹੋਵੋ ਬਹੁਤ ਯਤਨ ਵਾਲਾ ਚਾਹੇ ਜੋ ਹੋਵੇ ਪਰ ਕਮਜ਼ੋਰ ਯਤਨ ਵਾਲਾ ਗ੍ਰਹਿਸਥ ਹੀ ਹੁੰਦਾ ਹੈ ਗੀਤਾ ਗ੍ਰਹਿਸਥ ਬੈਰਾਗੀ ਪੜ੍ਹੇ ਲਿਖੇ ਅਨਪੜ ਹਰ ਆਮ ਮਨੁੱਖ ਮਾਤਰ ਲਈ ਹੈ ਕਿਸੇ ਸਾਧੂ ਨਾਮਕ ਅਜੀਬ ਪ੍ਰਾਣੀ ਲਈ ਹੀ ਨਹੀਂ ਅੰਤ ਵਿੱਚ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨਿਰਣੇ ਦਿੰਦੇ ਹਨ तपस्विभ्योऽधिको योगी ज्ञानिभ्योऽपि मतोऽधिकः कर्मिभ्यश्चाधिको योगी ਤਸਮਾਦਯੋਗੀ ਭਵਾਰਜੁਨ ਤਪਸਵੀਆਂ ਤੋਂ ਯੋਗੀ ਸ੍ਰੇਸ਼ਟ ਹੈ ਗਿਆਨੀਆਂ ਤੋਂ ਵੀ ਸ੍ਰੇਸ਼ਟ ਮੰਨਿਆ ਗਿਆ ਹੈ ਕਰਮੀਆਂ ਤੋਂ ਵੀ ਯੋਗੀ ਸ੍ਰੇਸ਼ਟ ਹੈ ਇਸ ਲਈ ਅਰਜੁਨ ਤੂੰ ਯੋਗੀ ਬਣ ਤਪਸਵੀ ਅਜੇ ਯੋਗ ਨੂੰ ਢਾਲਣ ਵਿੱਚ ਯਤਨਸ਼ੀਲ ਹੈ ਕਰਮੀ ਕੇਵਲ ਕਰਮ ਨੂੰ ਸਮਝ ਕੇ ਕਰਦਾ ਹੀ ਹੈ ਇਹ ਗਿਰ ਵੀ ਸਕਦੇ ਹਨ ਕਿਉਂਕਿ ਨਾ ਇਹਨਾਂ ਦੋਵਿਆਂ ਵਿੱਚੋਂ ਸਮਰਪਣ ਹੈ ਅਤੇ ਨਾ ਆਪਣੀ ਹਾਨੀ ਲਾਭ ਵੇਖਣ ਦੀ ਸਮਰਥਾ ਪਰ ਗਿਆਨੀ ਯੋਗ ਦਿਆਂ ਹਾਲਾਤਾਂ ਨੂੰ ਜਾਣਦਾ ਹੈ ਆਪਣੀ ਸ਼ਕਤੀ ਨੂੰ ਸਮਝਦਾ ਹੈ ਉਸ ਦੀ ਜ਼ਿੰਮੇਵਾਰੀ ਉਸੇ ਉੱਤੇ ਹੈ ਅਤੇ ਨਿਸ਼ਕਾਮ ਕਰਮ ਯੋਗੀ ਤਾਂ ਇਸ਼ਟ ਦੇ ਹਵਾਲੇ ਖੁਦ ਨੂੰ ਕਰ ਹੀ ਚੁੱਕਾ ਹੈ ਉਹ ਇਸ਼ਟ ਸੰਭੇਗਾ ਪਰਮ ਕਲਿਆਣ ਦੇ ਰਾਹ ਉੱਤੇ ਇਹ ਦੋਨੋਂ ਠੀਕ ਚੱਲਦੇ ਹਨ ਪਰ ਜਿਸ ਦਾ ਭਾਰ ਉਹ ਈਸਟ ਸੰਭਦਾ ਹੈ ਉਹ ਇਹਨਾਂ ਸਾਰਿਆਂ ਵਿੱਚੋਂ ਸ੍ਰੇਸ਼ਟ ਹੈ ਕਿਉਂਕਿ ਪ੍ਰਭੂ ਨੇ ਉਸ ਨੂੰ ਗ੍ਰਹਿਣ ਕਰ ਲਿਆ ਹੈ ਉਸ ਦਾ ਹਾਨੀ ਲਾਭ ਉਹ ਪ੍ਰਭੂ ਵੇਖਦਾ ਹੈ ਇਸ ਲਈ ਯੋਗੀ ਸ੍ਰੇਸ਼ਟ ਹੈ ਇਸ ਲਈ ਅਰਜੁਨ ਤੂੰ ਯੋਗੀ ਬਣ ਸਮਰਪਣ ਦੇ ਨਾਲ ਯੋਗ ਦਾ ਆਚਰਣ ਕਰ ਯੋਗੀ ਸ੍ਰੇਸ਼ਟ ਹੈ ਪਰ ਉਸ ਤੋਂ ਵੀ ਉਹ ਯੋਗੀ ਹੋਰ ਸ੍ਰੇਸ਼ਟ ਹੈ ਜੋ ਅੰਤਰਾਤਮਾ ਨਾਲ ਲੱਗਦਾ ਹੈ ਇਸ ਤੇ ਕਹਿੰਦੇ ਹਨ मद्गतेनान्तरात्मना श्रद्धावान् भजते यो माम् समे युक्ततमो मतः ਸਾਰੇ ਨਿਸ਼ਕਾਮ ਕਰਮ ਯੋਗੀਆਂ ਵਿੱਚ ਵੀ ਜੋ ਸ਼ਰਧਾ ਨਾਲ ਓਤ-ਪ੍ਰੋਤ ਹੋ ਕੇ ਅੰਤਰ ਆਤਮਾ ਨਾਲ ਅੰਤਰ ਚਿੱਤ ਨਾਲ ਮੈਨੂੰ ਨਿਰੰਤਰ ਭਜਦਾ ਹੈ ਉਹ ਯੋਗੀ ਮੇਰੇ ਲਈ ਪਰਮ ਸ੍ਰੇਸ਼ਟ ਹੈ ਭਜਨ ਵਿਖਾਵੇ ਜਾਂ ਨੁਮਾਇਸ਼ ਦੀ ਚੀਜ਼ ਨਹੀਂ ਹੈ ਇਸ ਨਾਲ ਸਮਾਜ ਭਲੇ ਹੀ ਤੁਹਾਡੇ ਅਨੁਕੂਲ ਹੋ ਜਾਏ ਪਰ ਪ੍ਰਭੂ ਪ੍ਰਤੀਕੂਲ ਹੋ ਜਾਂਦੇ ਹਨ ਭਜਨ ਅਤਿਅੰਤ ਅੰਦਰੂਨੀ ਚੀਜ਼ ਹੈ ਅਤੇ ਉਹ ਅੰਤੇ ਕਰਨ ਰਾਹੀਂ ਹੁੰਦਾ ਹੈ ਉਸ ਦਾ ਉਤਾਰ ਚੜਾਓ ਅੰਤੇ ਕਰਨ ਉੱਤੇ ਹੈ ਸਾਰ ਇਸ ਅਧਿਆਏ ਦੇ ਆਰੰਭ ਵਿੱਚ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਫਲ ਦੇ ਆਸਰੇ ਤੋਂ ਰਹਿਤ ਹੋ ਕੇ ਜੋ ਕਾਰਯਮ ਕਰਮ ਅਰਥਾਤ ਕਰਨ ਯੋਗ ਪ੍ਰਕਿਰਿਆ ਵਿਸ਼ੇਸ਼ ਨੂੰ ਕਰਦਾ ਹੈ ਉਹੀ ਸੰਨਿਆਸੀ ਹੈ ਅਤੇ ਉਸੇ ਕਰਮ ਨੂੰ ਕਰਨ ਵਾਲਾ ਹੀ ਯੋਗੀ ਹੈ ਕੇਵਲ ਕਰਮਾਂ ਜਾਂ ਅਗਨੀ ਨੂੰ ਤਿਆਗਣ ਵਾਲਾ ਯੋਗੀ ਜਾਂ ਸੰਨਿਆਸੀ ਨਹੀਂ ਹੁੰਦਾ ਅਸੀਂ ਤਾਂ ਸੰਕਲਪ ਨਹੀਂ ਕਰਦੇ ਐਸਾ ਸਿਰਫ ਕਹਿ ਦੇਣ ਨਾਲ ਸੰਕਲਪ ਪਿੰਡਾ ਨਹੀਂ ਛੱਡਦੇ ਯੋਗ ਵਿੱਚ ਆਰੂੜ ਹੋਣ ਦੀ ਇੱਛਾ ਵਾਲੇ ਪੁਰਸ਼ ਨੂੰ ਚਾਹੀਦਾ ਹੈ ਕਿ ਕਾਰਮ ਕਾਰਯ ਯਾਨੀ ਕਰਮ ਯੋਗ ਪ੍ਰਕਿਰਿਆ ਕਰੇ ਕਰਮ ਕਰਦੇ ਕਰਦੇ ਯੋਗ ਆਰੂੜ ਹੋ ਜਾਣ ਤੇ ਹੀ ਸਾਰੇ ਸੰਕਲਪ ਮਿਟਦੇ ਹਨ ਇਸ ਤੋਂ ਪਹਿਲਾਂ ਨਹੀਂ ਸਾਰੇ ਸੰਕਲਪਾਂ ਦਾ ਮਿਟਣਾ ਹੀ ਸੰਨਿਆਸ ਹੈ ਯੋਗੇਸ਼ਵਰ ਨੇ ਫਿਰ ਦੱਸਿਆ ਕਿ ਆਤਮਾ ਅਦੋਗਤੀ ਵਿੱਚ ਵੀ ਜਾਂਦਾ ਹੈ ਅਤੇ ਉਸ ਦਾ ਉद्धार ਵੀ ਹੁੰਦਾ ਹੈ ਜਿਸ ਪੁਰਸ਼ ਦੁਆਰਾ ਮਨ ਸਹਿਤ ਇੰਦਰੀਆਂ ਜਿੱਤ ਲਈਆਂ ਗਈਆਂ ਹਨ ਉਸ ਦਾ ਆਤਮਾ ਉਸ ਲਈ ਮਿੱਤਰ ਬਣ ਕੇ ਮਿੱਤਰਤਾ ਵਿੱਚ ਵਰਤਦਾ ਹੈ ਪਰਮ ਕਲਿਆਣ ਕਰਨ ਵਾਲਾ ਹੁੰਦਾ ਹੈ ਜਿਸ ਦੇ ਦੁਆਰਾ ਇਹ ਨਹੀਂ ਜਿੱਤੀਆਂ ਜਾਂਦੀਆਂ ਉਸ ਲਈ ਉਸੇ ਦਾ ਆਤਮਾ ਵੈਰੀ ਬਣ ਕੇ ਵੈਰ ਵਿੱਚ ਵਰਤਦਾ ਹੈ ਯਾਤਨਾਵਾਂ ਦਾ ਕਾਰਨ ਬਣਦਾ ਹੈ ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਆਪਣੇ ਆਤਮਾ ਨੂੰ ਅਧੋਗਤੀ ਵਿੱਚ ਨਾ ਪਹੁੰਚਾਏ ਆਪਣੇ ਦੁਆਰਾ ਆਪਣੇ ਆਤਮਾ ਦਾ ਉਦਾਰ ਕਰੇ ਉਹਨਾਂ ਨੇ ਪ੍ਰਾਪਤੀ ਵਾਲੇ ਯੋਗੀ ਦੀ ਰਹਿਣੀ ਦੱਸੀ ਯੱਗ ਦਾ ਸਥਾਨ ਬੈਠਣ ਦਾ ਆਸਨ ਅਤੇ ਬੈਠਣ ਦੇ ਤਰੀਕੇ ਲਈ ਉਹਨਾਂ ਨੇ ਕਿਹਾ ਕਿ ਸਥਾਨ ਇਕਾਂਤ ਅਤੇ ਸਾਫ਼ ਹੋਵੇ ਵਸਤਰ ਮ੍ਰਿਗਸ਼ਾਲਾ ਜਾਂ ਘਾਹ ਦੀ ਚਟਾਈ ਆਦਿ ਕਿਸੇ ਵੀ ਚੀਜ਼ ਦੀ ਵਿਛਾਈ ਕਰੋ ਕਰਮ ਦੇ ਅਨੁਰੂਪ ਉਦਮ ਯੁਕਤ ਹਾਰ ਵਿਹਾਰ ਸੌਣ ਜਾਗਣ ਦੇ ਸੰਯਮ ਤੇ ਉਹਨਾਂ ਨੇ ਜ਼ੋਰ ਪਾਇਆ ਯੋਗੀ ਦੇ ਨਿਰੁੱਧ ਚਿੱਤ ਦੀ ਉਪਮਾ ਉਹਨਾਂ ਨੇ ਹਵਾ ਰਹਿਤ ਸਥਾਨ ਵਿੱਚ ਦੀਵੇ ਦੀ ਸਥਿਤ ਲਾਟ ਨਾਲ ਕੀਤੀ ਅਤੇ ਇਸ ਤਰ੍ਹਾਂ ਉਹ ਨਿਰੁੱਧ ਚਿੱਤ ਵੀ ਜਦੋਂ ਲੀਨ ਹੋ ਜਾਂਦਾ ਹੈ ਉਸੇ ਸਮੇਂ ਯੋਗ ਦੀ ਪਰਾਕਾਸ਼ਠਾ ਪਰਮ ਆਨੰਦ ਦੀ ਪ੍ਰਾਪਤੀ ਦੱਸੀ ਸੰਸਾਰ ਦੇ ਸੰਯੋਗ ਵਿਯੋਗ ਤੋਂ ਰਹਿਤ ਅਨੰਤ ਸੁਖ ਦਾ ਨਾਮ ਮੋਕਸ਼ ਹੈ ਯੋਗ ਦਾ ਅਰਥ ਹੈ ਉਸ ਨਾਲ ਮਿਲਨ ਜੋ ਯੋਗੀ ਉਸ ਵਿੱਚ ਪ੍ਰਵੇਸ਼ ਪਾ ਜਾਂਦਾ ਹੈ ਉਹ ਸਾਰੇ ਭੂਤ ਪ੍ਰਾਣੀਆਂ ਨੂੰ ਸਮ ਦ੍ਰਿਸ਼ਟੀ ਨਾਲ ਵੇਖਦਾ ਹੈ ਜਿਵੇਂ ਆਪਣੀ ਆਤਮਾ ਉਸੇ ਤਰ੍ਹਾਂ ਸਭ ਦੀ ਆਤਮਾ ਨੂੰ ਵੇਖਦਾ ਹੈ ਉਹ ਸ਼ਾਂਤੀ ਦੀ ਪਰਮ ਕਾਸਟਾ ਨੂੰ ਪਹੁੰਚਦਾ ਹੈ ਇਸ ਲਈ ਯੋਗ ਜ਼ਰੂਰੀ ਹੈ ਮਨ ਜਿੱਥੇ ਜਿੱਥੇ ਜਾਵੇ ਉਥੋਂ ਉਥੋਂ ਉਸ ਨੂੰ ਕਸੀਟ ਕੇ ਬਾਰੰਬਾਰ ਇਸ ਦਾ ਨਿਰੋਧ ਕਰੋ ਸ਼੍ਰੀ ਕ੍ਰਿਸ਼ਨ ਨੇ ਸਵੀਕਾਰ ਕੀਤਾ ਕਿ ਮਨ ਬੜੀ ਕਠਿਨਾਈ ਨਾਲ ਵਸ ਆਉਂਦਾ ਹੈ ਪਰ ਆਉਂਦਾ ਜ਼ਰੂਰ ਹੈ ਇਹ ਅਭਿਆਸ ਅਤੇ ਵਿਰਾਗ ਰਾਹੀਂ ਵਸ ਵਿੱਚ ਆਉਂਦਾ ਹੈ ਢਿੱਲੀ ਕੋਸ਼ਿਸ਼ ਵਾਲਾ ਮਨੁੱਖ ਵੀ ਅਨੇਕ ਜਨਮਾਂ ਦੇ ਅਭਿਆਸ ਨਾਲ ਉੱਥੇ ਹੀ ਪਹੁੰਚ ਜਾਂਦਾ ਹੈ ਜਿਸ ਥਾਂ ਦਾ ਨਾਮ ਪਰਮ ਧਾਮ ਜਾਂ ਪਰਮ ਗਤੀ ਹੈ ਤਪਸਵੀਆਂ ਗਿਆਨ ਮਾਰਗੀਆਂ ਅਤੇ ਕੇਵਲ ਕਰਮੀਆਂ ਤੋਂ ਯੋਗੀ ਸ੍ਰੇਸ਼ਟ ਹੈ ਇਸ ਲਈ ਅਰਜੁਨ ਤੂੰ ਯੋਗੀ ਬਣ ਸਮਰਪਣ ਦੇ ਨਾਲ ਅੰਤਰਮਨ ਨਾਲ ਯੋਗ ਦਾ ਆਚਰਣ ਕਰ ਪ੍ਰਸਤੁਤ ਅਧਿਆਏ ਵਿੱਚ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਪ੍ਰਮੁੱਖ ਤੌਰ ਤੇ ਯੋਗ ਦੀ ਪ੍ਰਾਪਤੀ ਲਈ ਅਭਿਆਸ ਉੱਤੇ ਜ਼ੋਰ ਦਿੱਤਾ ਹੈ ਇਸ ਲਈ ਓਮ ਤਤਸਦਿਤੀ ਸ਼੍ਰੀਮਦ ਭਗਵਦ ਗੀਤਾ ਸੂਪਨਿਸ਼ਤਸੂ ब्रह्म विद्यायाम योग शास्त्रे श्री कृष्ण अर्जुन संवादे अभ्यास योगो नाम षष्टोध्याय इस तरह ਸ਼੍ਰੀਮਦ ਭਗਵਦ ਗੀਤਾ ਰੂਪੀ ਉਪਨਿਸ਼ਦ ਅਤੇ ਬ੍ਰਹਮ ਵਿਦਿਆ ਤੇ ਯੋਗ ਸ਼ਾਸਤਰ ਵਿਸ਼ਿਕ ਸ਼੍ਰੀ ਕ੍ਰਿਸ਼ਨ ਅਤੇ ਅਰਜੁਨ ਦੇ ਸੰਵਾਦ ਵਿੱਚ ਅਭਿਆਸ ਯੋਗ ਨਾਮਕ 6ਵਾਂ ਅਧਿਆਇ ਪੂਰਾ ਹੁੰਦਾ ਹੈ ਇਤੀ ਸ਼੍ਰੀਮਤ ਪਰਮਹੰਸ ਪਰਮਾਨੰਦस्य शिष्य स्वामी अड़गड़ानंद कृते श्रीमद्भगवद्गीताय यथार्थ गीता भाष्य अभ्यास योगो नाम षष्टोध्याय इस तरह श्रीमत परमहंस परमानंद जी दे शिष्य स्वामी श्री अड़गड़ानंद कृत श्रीमद भगवत गीता भाष्य यथार्थ गीता विच अभ्यास योगो नामक छेवा अध्याय पूरा हुंदा है ਹਰਿਓਮ ਤਤ ਸਤ